ਮਹੱਲਾ ਪਹਿਲਾ ਲਿਖ ਲਿਖ ਫੜਿਆ ਤੇ ਤਾਂ ਖੜਿਆ ਬਹੁਤ ਤੀਰਥ ਭਰਿਆ ਤੇ ਤੋਂ ਲਵਿਆ ਲਿਖ ਲਿਖ ਪੜਿਆ ਲਿਖਿਆ ਹੋਇਆ ਪੜਨਾ ਜਾਂ ਲਿਖ ਲਿਖ ਪੜਨਾ ਆਉਣੋਂ ਦਾ ਲਿਖਣ ਭਗਤੀ ਇਹੀ ਹੈ ਇਹ ਤਾਂ ਹੀ ਬਾਣੀ ਖਲਾਫ ਹੈ ਇਹੀ ਕਰ ਰਹੇ ਇੱਕ ਲੱਖ ਵਾਰ ਜੀ ਵਾਹਿਗੁਰੂ ਲੈ ਕੇ ਭੇਜੂਗਾ ਇੱਕ ਲੱਖ ਇੱਕ ਲੱਖ ਵਾਰ ਲੈ ਕੇ ਫਿਰ ਉਹਨੂੰ ਪੜੋ ਜੇ ਪੜੂਗਾ ਦੁਬਾਰਾ ਵਾਹਿਗੁਰੂ ਬੋਲਣੇ ਪਊਗਾ ਜਿਹੜਾ ਪੜਿਆ ਇਹ ਦੁਬਾਰਾ ਦੁਬਾਰਾ ਦੁਬਾਰਾ ਦੁਬਾਰਾ ਜਿਵੇਂ ਆਪਾਂ ਪਾਣੀ ਨੂੰ ਉਬਾਲੇ ਜਾਈਏ ਉਬਾਲੇ ਜਾਈਏ ਪਾਣੀ ਖਤਮ ਹੋ ਜਾਂਦਾ ਵਿੱਚੋਂ ਕੀ ਲਾਉਦਾ ਵਿੱਚੋਂ ਕੀ ਲੱਭੂ ਜਿਹੜਾ ਵਰਤਣਾ ਕਰੋ ਉਹ ਖਰਾਬ ਹੋ ਜਾਂਦਾ ਬਰਤਨ ਅੰਦਰੋਂ ਖਰਾਬ ਹੋ ਜੂ ਤੁਸੀਂ ਪਾਣੀ ਸਾਰਾ ਸਾੜ ਦੋ ਕਿਸੇ ਬਰਤਨ ਦਾ ਪਾਣੀ ਨਾਲ ਵੀ ਖਰਾਬ ਹੋ ਜੇ ਕੋਈ ਹੋਰ ਚੀਜ਼ ਸਾੜਾ ਹੋਵੇ ਫਿਰ ਤਾਂ ਜ਼ਿਆਦਾ ਖਰਾਬ ਹੋ ਅਗਰ ਪਾਣੀ ਨਾਲ ਵੀ ਬਰਤਨ ਅੰਦਰੋਂ ਖਰਾਬ ਹੋ ਪਾਣੀ ਦੀ ਵੀ ਮੈਲ ਜੋ ਹੈ ਪਾਣੀ ਮੈਲੇ ਨਾ ਮੈਲ ਛੱਡ ਜਾਂਦਾ ਇਹ ਜਿਹੜਾ ਚੀਜ਼ਾਂ ਨੇ ਇਹ ਭਰਮ ਛੱਡ ਜਾਂਦੀਆਂ ਨੇ ਆਪਣਾ ਮੈਂ ਭਗਤੀ ਕਰਦਾ ਨਾਮ ਜਪਣ ਦਾ ਭਰਮ ਛੱਡ ਗਿਆ ਬਾਅਦ ਚ ਮੈਂ ਨਾਮ ਜਪਦਾ ਨਾਮ ਇਹ ਹੈ ਜੀ ਜੋ ਕਿਸੇ ਨੂੰ ਪੰਜ 500 ਦੇ ਨੋਟਾਂ ਦੀ ਗੱਡੀ ਫੜਾਤੀ ਪੂਰੀ ਦੀ ਪੂਰੀ 100 ਨੋਟ ਉਹ ਤਾਂ ਆਕੜਿਆ ਫਿਰ 50000 ਰੁਪਏ ਆਪਣੇ ਕੋਲ ਪਤਾ ਤਾਂ ਜਾ ਲੱਗੂ ਜਾਂ ਪਹਿਲੀ ਨੋਟ ਅਗਲੇ ਜਿਹੜੇ ਸਾਡੇ ਲੈ ਜਾਣਗੇ ਪਰ ਜਾ ਲੱਗੂ ਨਾ ਜਿੱਥੇ ਜਾ ਕੇ ਇਹਦਾ ਮੁੱਲ ਪੈਣਾ ਭਗਤੀ ਦਾ ਉੱਥੇ ਜਾ ਕੇ ਪਤਾ ਲੱਗੂ ਉੱਥੇ ਦੀ ਇਹ ਗੱਲ ਹੈ ਵੀ ਇਹ ਜੀ ਭਗਤੀ ਨਾ ਕਰ ਲੈ ਜਿਹੜੀ ਖੋਟੀ ਹੋਵੇ ਇਹ ਜੀ ਭਗਤੀ ਨਾ ਕਰ ਲੈ ਜਿਹੜੀ ਇਹ ਜੀ ਹੋਵੇ ਜਿਹੜੀ ਇਹ ਜੀ ਹੋਵੇ ਇਹ ਵੀ ਨਹੀਂ ਕਰਦੀ ਇਹ ਜੀ ਕਰਦੀ ਹੈ ਗੁਰਬਾਣੀ ਚ ਹੀ ਲਿਖਿਆ ਨਾਨਕ ਮੱਤੀ ਮਿੱਥਿਆ ਸਾਰੀਆਂ ਇਹ ਜੀਆਂ ਮੱਤਾਂ ਸਭ ਮਿੱਥਿਆ ਨੇ ਤੁਸੀਂ ਇਹਨਾਂ ਦੇ ਨੇੜੇ ਨਾ ਜਾਇਓ ਨਹੀਂ ਟਾਈਮ ਵੇਸਟ ਹੋ ਜਾਊਗਾ ਜਾਲੀ ਕਰੰਸੀ ਫੜੇ ਜਾਓਗੇ ਜਬ ਲੈ ਜੂਗਾ ਫੜ ਕੇ ਜਬ ਨੇ ਕੋਈ ਲਿਆਜ ਨਹੀਂ ਲਈ ਕਿੰਨੀ ਵਾਰ ਤੁਸੀਂ ਵਾਹਿਗੁਰੂ ਬੋਲਿਆ ਕਿੰਨੀ ਵਾਰ ਲਿਖਿਆ ਇਹਦੇ ਨਾਲ ਜਬ ਦਾ ਕੋਈ ਮਤਲਬ ਨਹੀਂ ਤੁਸੀਂ ਆਪ ਨਿਰੰਕਾਰ ਦੀ ਅਵਸਥਾ ਨੂੰ ਪਹੁੰਚ ਗਏ ਨਿਰੰਕਾਰ ਬਣ ਗਏ ਤੁਸੀਂ ਜੇ ਨਿਰੰਕਾਰ ਬਣ ਗਏ ਤਾਂ ਤੁਹਾਡਾ ਨਿਵਾਸ ਸੱਚਖੰਡ 'ਚ ਹੋ ਸਕਦਾ ਸੱਚਖੰਡ ਸੱਚਖੰਡ ਵਿੱਚ ਉਹ ਵਸੂ ਜਿਹੜਾ ਨਿਰੰਕਾਰ ਇੱਥੇ ਹੀ ਹੋ ਗਿਆ ਜੋਦਾ ਹੀ ਸੱਚਖੰਡ ਵਸੇ ਨਿਰੰਕਾਰ ਜਾਇ ਨਹੀਂ ਸਕਦਾ ਉਸ ਤੇ ਨਿਰੰਕਾਰ ਦੇ ਸੱਚਖੰਡ ਨਹੀਂ ਜਾ ਸਕਦਾ ਭਗਤ ਨਿਰੰਕਾਰ ਹੁੰਦਾ ਨੇ ਨਾਨਕ ਨਿਰੰਕਾਰੀ ਹੈ ਕਬੀਰ ਨਿਰੰਕਾਰੀ ਹੈ ਨਾਮਦੇਵ ਨਿਰੰਕਾਰੀ ਹੈ ਰਵਿਦਾਸ ਨਿਰੰਕਾਰੀ ਹੈ ਸਾਰੇ ਨਿਰੰਕਾਰੀ ਨੇ ਆ ਜਿਹੜਾ ਸਰੀਰ ਹੈ ਇਹਦਾ ਆਕਾਰ ਹੈ ਤਾਂ ਉਹਨਾਂ ਨੂੰ ਐ ਲੈ ਗਿਆ ਜਿਵੇਂ ਸਫਰਾਂ ਲੋਕਾਂ 'ਚ ਲੈ ਜਾਂਦੀ ਹੈ ਸਭ ਕਾਂਜੀ ਛੱਡ ਦਵੇ ਤਾਂ ਵੀ ਸਭ ਕੰਜ ਹੋਵੇ ਤਾਂ ਵੀ ਸਭ ਕੀ ਫਰਕ ਹੈ ਕੰਜ ਦਾ ਕੋਈ ਫਰਕ ਸਰੀਰ ਦਾ ਕੰਜ ਹੈ ਕਪੜਾ ਕਵੀਰ ਕਹਿੰਦਾ ਇੱਕ ਜੋਤ ਇੱਕ ਹੈ ਵੇੜੀ ਕਿੰਬਾ ਹੋਏ ਤਾਂ ਹੋਏ ਕਿੰਬਾ ਹੋਏ ਮੋਹ ਹੋਏ ਸਰੀਰ ਹੋਵੇ ਜਾਂ ਨਾ ਹੋਵੇ ਜੋਤੀ ਜੋ ਸਵਾਗੀ ਫਿਰ ਇਹਦਾ ਸਰੀਰ ਦਾ ਕੀ ਮਤਲਬ ਰਹਿ ਗਿਆ ਹਰ ਕਾ ਸੇਵਕ ਕੋ ਸੋਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ ਫਿਰ ਉਹ ਮਨੁੱਖਾ ਸਰੀਰ ਦਾ ਉਹਦਾ ਭੇਦ ਨਹੀਂ ਰਹਿੰਦਾ ਹੈ ਬਦਲਣਾ ਨਹੀਂ ਚਾਹੀਦਾ ਵੀ ਇਹਦੇ ਕੋਲ ਵੀ ਆਦਮੀ ਦਾ ਸਰੀਰ ਹੈ ਇਹਦੇ ਕੋਲ ਵੀ ਆਦਮੀ ਦਾ ਸਰੀਰ ਹੈ ਉਹ ਜਿਉਂਦਾ ਹੀ ਨਿਰੰਕਾਰ ਹੁੰਦਾ ਹੈ ਜੀਵਨ ਵਿੱਚ ਉਸ ਅਵਸਥਾ 'ਚ ਹੁੰਦਾ ਹੈ ਇਹ ਗੱਲ ਨੂੰ ਵਿਦਵਾਨ ਤਾਂ ਨਹੀਂ ਮੰਨ ਸਕਦੇ ਵਿਦਵਾਨਾਂ ਦੀ ਬੁੱਧੀ ਤੋਂ ਤਾਂ ਪਰੇ ਦੀ ਗੱਲ ਹੈ ਉਹ ਤਾਂ ਨਹੀਂ ਮੰਨ ਸਕਦੇ ਉਹ ਤਾਂ ਨਹੀਂ ਸਮਝ ਸਕਦੇ ਗੁਰਮੁਖ ਸਮਝ ਲੈਂਦੇ ਤੇ ਸਾਰੀ ਬਾਣੀ ਨੂੰ ਖੋਜ ਕੇ ਸਮਝ ਕੇ ਧਿਆਨ ਚ ਰੱਖ ਕੇ ਵਿਚਾਰੀਏ ਫਿਰ ਗੱਲ ਸਮਝ ਆ ਜਾਂਦੀ ਹੈ ਵਿਦਵਾਨਾਂ ਦੇ ਸਮਝ ਨਹੀਂ ਵਿਦਵਾਨ ਬਾਣੀ ਨੂੰ ਪੜ੍ਹਦੇ ਹੁੰਦੇ ਨੇ ਮੰਨਦੇ ਨਹੀਂ ਹੁੰਦੇ ਜਿਹੜਾ ਮੰਨ ਕੇ ਫਿਰ ਵਿਦਵਾਨ ਕਹਦਾ ਜਿਹੜੇ ਆਦਮੀ ਨੇ ਆਪਣੀ ਅਸਲ ਛੋਟਾ ਮੰਨ ਲਿਆ ਕਿਸੇ ਨਾਲੋਂ ਵੀ ਉਹ ਫਿਰ ਕਹਦਾ ਵਿਦਵਾਨ ਵਿਦਵਾਨ ਤਾਂ ਹਮੇਸ਼ਾ ਆਪਣੇ ਆਪ ਨੂੰ ਬੜਾ ਹੀ ਮੰਨਦਾ ਹੁੰਦਾ ਬੜੇ ਜਾਇ ਕਿਸੇ ਨੂੰ ਜੇ ਬੜਾ ਮੰਨਦਾ ਜੇ ਗੁਰਬਾਣੀ ਨੂੰ ਇਸ ਤਰੀਕੇ ਨਾਲ ਪੜ ਗੁਰਬਾਣੀ ਨੂੰ ਪੜਦਾ ਮੰਨਦਾ ਬਣਦਾ ਤਾਂ ਆਪ ਖਤਮ ਹੋ ਜਾਈਦਾ ਆਪਣੀ ਬੁੱਧ ਖਤਮ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਪਤਾ ਮੇਰੀ ਬੁੱਧ ਪਿਛੜੀ ਵਾਕਈ ਹੈ ਜੀ ਐ ਨਹੀਂ ਕਹਿ ਦੇਣ ਦੀ ਗੱਲ ਨਹੀਂ ਹੈ ਸੱਚ ਹੈ ਹੀ ਕੁਝ ਨਹੀਂ ਆਦਮੀ ਦੀ ਬੁੱਧ ਗੁਰਬਾਣੀ ਨੂੰ ਸਮਝ ਲਵੇ ਆਦਮੀ ਦੀ ਬੁੱਧੀ ਬਸ ਦੀ ਗੱਲ ਨਹੀਂ ਹੈ ਇਹ ਤਾਂ ਗੁਰਬਾਣੀ ਸਮਝਾਈ ਜਾਂਦੀ ਹੈ ਸਮਝਾਈ ਜਾਂਦੀ ਹੈ ਸਮਝਾਈ ਜਾਂਦੀ ਹੈ ਜੇ ਸਮਝੀ ਆਵੇ ਤਾਂ ਡਿਵੈਲਪ ਹੋ ਜਾਂਦੀ ਹੈ ਉਹ ਤਾਂ ਹੀ ਡਿਵੈਲਪ ਹੋ ਕੇ ਫਿਰ ਵੀ ਫਿਰ ਵੀ ਬੁੱਝਣ ਵਾਲੀ ਗੱਲ ਤੇ ਜਾ ਕੇ ਅੜ ਜਾਂਦੀ ਜੇ ਡਿਵੈਲਪ ਵੀ ਹੋ ਜਵੇ ਨਾ ਬੁੱਝਣ ਵਾਲੀ ਗੱਲ ਤੇ ਫਿਰ ਅੜ ਜਾਂਦੀ ਬੁੱਝ ਨਹੀਂ ਹੁੰਦੀ ਸਮਝਣ ਜਿਹੜੀ ਸਮਝਣ ਵਾਲੀ ਗੱਲ ਹੈ ਸਮਝ ਲੈਂਦੀ ਹੈ ਜਿਹੜੀ ਬੁੱਝਣ ਵਾਲੀ ਰਹਿ ਜਾਂਦੀ ਹੈ ਨਾ ਵਿੱਚ ਬੁਝਾਰ ਉਹ ਰਹਿ ਜਾਂਦੀ ਉਹ ਜਿਸੇ ਬੁਝਾਇਆ ਸੋ ਉਹ ਕਿਰਪਾ ਉਹ ਫਿਰ ਜ਼ਿਆਦਾ ਹੀ ਲਾਈਟ ਛੱਡ ਦੇਵੇ ਆਪਣੀ ਜ਼ਿਆਦਾ ਜੋ ਛੱਡ ਦੇਵੇ ਕਿਤੇ ਫਿਰ ਉਹ ਸਮਝ ਆ ਜਾਂਦਾ ਫਿਰ ਸਰਾ ਹੱਥ ਆ ਜਾਂਦਾ ਉਹ ਕਿਰਪਾ ਦੇ ਖੜੀ ਆ ਗੱਲ ਸਾਰੇ ਕਿਰਪਾ ਕਿਰਪਾ ਦਾ ਨਹੀਂ ਹੋਗਾ ਇਹਨਾਂ ਦੇ ਭਗਤ ਕਿਤੇ ਆਸ ਪਈ ਹੋਈ ਹੈ ਭਗਤਾਂ ਨੂੰ ਕਿਰਪਾ ਕਿਰਪਾ ਕਰਦੀ ਆਸ ਨਹੀਂ ਪਈ ਹੋਈ ਇਹਦੇ ਬਿਨਾਂ ਸਰਦਾ ਹੀ ਹੈ ਨਹੀਂ ਇਹਦੇ ਬਿਨਾਂ ਸਮਝਾਉਣੀ ਹੈ ਨਹੀਂ ਕੁਝ ਹੁੰਦੀ ਹੋਇਆ ਜੀ ਉਹ ਇਹਨਾਂ ਨੂੰ ਆਇਆ ਮੈਂ ਤੁਹਾਨੂੰ ਨੂੰ ਖਾਣੀਆਂ ਹੋਏ ਰੀਸ ਰੀਸ ਰੀਸ ਕਰੀ ਜਾਂਦੇ ਨੇ ਰੀਸ ਨਹੀਂ ਹੈ ਸਚਾਈ ਹੈ ਜੀ ਕਿ ਸਮਝਾਉਣੀ ਕਿਰਪਾ ਕਰੋ ਨਾ ਕਿਸੇ ਨੂੰ ਆਇਆ ਨਾ ਕਿਸੇ ਨੂੰ ਆਵੇ ਹਾਂਜੀ ਲਿਖ ਲਿਖ ਪੜਿਆ ਤੇਤਾ ਖੜਿਆ ਕੜਿਆ ਹੁੰਦਾ ਦੁੱਧ ਨੂੰ ਕਾੜੀ ਜਾਓ ਕਾੜੀ ਜਾਓ ਅਗਰ ਜਲ ਜਾਂਦਾ ਇਹ ਵੀ ਜਿਹੜਾ ਬਾਰ-ਬਾਰ ਬਾਰ-ਬਾਰ ਪੜਨਾ ਉਹਦਾ ਉਹ ਐ ਜਿਵੇਂ ਪਾਣੀ ਨੂੰ ਕਾੜੀ ਜਾਈਏ ਕਾੜੀ ਜਾਈਏ ਕਾੜੀ ਜਾਈਏ ਤੇ ਬਿਲਡੂ ਕੀ ਹੋ ਗਿਆ ਚੱਤਾ ਤਾਂ ਹੋ ਗਿਆ ਜਵਾਨੀ ਦਾ ਹਾਲ ਹੋ ਗਿਆ ਪਾਠ ਕਰਦੇ ਜਵਾਨੀ ਆ ਹੈ ਪਾਠ ਕਰਦਾ ਕਰਦਾ ਸੋਧਰ ਦੀ ਕੋਟ ਜੀ ਰਹਿਣਾ ਜਾਵੜਦਾ ਰਹਿਣਾ ਰਹਿਣਾ ਪੜਦਾ ਪੜਦਾ ਸੋਧਰ ਦੀ ਕੋਟ ਜਾਂਦੇ ਕੇ ਉੱਥੇ ਜਪਜੀ ਸਾਹਿਬ ਜਾਵੜਦਾ ਕਿਉਂ ਕੜਿਆ ਨਾ ਪਾਠ ਅੰਦਰ ਚੱਲਦਾ ਮਨ ਕਿਤੇ ਹੋਰ ਫਿਰਦਾ ਕੜਿਆ ਹੋਇਆ ਨਾ ਜਵਾਨੀ ਯਾਦ ਹੋ ਜਾਣਾ ਜੇ ਪਾਠ ਕਰਨਾ ਨਾ ਫਿਰ ਪਾਠ ਹੀ ਮਹਿਲ ਕਰਨਾ ਫਿਰ ਕੜਿਆ ਹੀ ਜਾਂਦਾ ਪੜਿਆ ਤੱਕ ਕੜਿਆ ਯਾਦ ਕੀਤੇ ਉਹਦਾ ਵਿਚਾਰਨਾ ਪੜਨਾ ਨਹੀਂ ਫਿਰ ਪੜਨ ਦੀ ਲੋੜ ਨਹੀਂ ਜੇ ਯਾਦ ਹੋਵੇ ਤੁਹਾਡੀ ਜ਼ਬਾਨੀ ਬਾਣੀ ਫਿਰ ਉਹਦੇ ਪਾਠ ਕਰਨ ਦੀ ਲੋੜ ਨਹੀਂ ਉਹਨੂੰ ਵਿਚਾਰਨ ਦੀ ਲੋੜ ਹੈ ਫਿਰ ਜੇ ਤਾਂ ਰੋਜ਼ ਪਾਠ ਹੀ ਕਰਦਾ ਜ਼ਬਾਨੀ ਫਿਰ ਤਾਂ ਕੱਢਦਾ ਜੇ ਉਹਨੂੰ ਵਿਚਾਰਦਾ 24 ਘੰਟੇ ਫੇਰ ਕੁਝ ਪ੍ਰਾਪਤ ਫਿਰ ਰੜਕਦਾ ਇਹ ਤਾਂ ਕੜਿਆ ਕਹਤਾ ਨਾ ਉੱਥੇ ਰੜਕ ਹਰਕਾ ਬਰੋਵਣਾ ਬਰੋਵੋ ਮੇਰੇ ਭਾਈ ਉਹ ਬਲੋਦਾ ਰੜਕ ਕੇ ਕੁਝ ਪ੍ਰਾਪਤ ਹੁੰਦਾ ਕਾੜੇ ਦੇ ਵਿੱਚ ਪ੍ਰਾਪਤ ਕੁਝ ਨਹੀਂ ਹੁੰਦਾ ਨੁਕਸਾਨ ਬਹੁਤ ਤੀਰਥ ਭਵਿਆ ਕੜਿਆ ਇਹ ਆ ਉਹਨੂੰ ਇਹ ਮੈਂ ਹੋ ਗਿਆ ਆਕੜ ਹੋ ਗਈ ਮੈਂ ਬਹੁਤ ਵਿਦਵਾਨ ਮੇਰੇ ਦੀ ਵਾਣੀਆਂ ਯਾਦ ਨੇ ਤੇ ਆਪਣੇ ਹੋ ਜੂ ਪਰਮ ਹੋ ਗਿਆ ਪਰਮ ਗਾੜਾ ਹੋ ਗਿਆ ਉਹਦਾ ਹੋਰ ਪਰਮ ਗੂੜਾ ਹੋ ਗਿਆ ਰੋਜ਼ ਪੰਜ ਬਾਣੀਆਂ ਦਾ ਪਾਠ ਕਰਦਾ ਇਹ ਤੋਂ ਵੀ ਜ਼ਿਆਦਾ ਕਰਦਾ ਇਹ ਵਿਚਾਰਦਾ ਨਹੀਂ ਨਾ ਇਹ ਬੁਝਿਆ ਨਹੀਂ ਨਾ ਕੁਝ ਇਹ ਪੜ ਕੇ ਬੁਝਿਆ ਕੁਝ ਨਹੀਂ ਫਿਰ ਬੁਝੇ ਪਸ਼ੂ ਟੋ ਪਸ਼ੂ ਰਹਿ ਗਿਆ ਡੰਗਰ ਹੀ ਰਹਿ ਗਿਆ ਆਵਣ ਆਏ ਜਲਤ ਮੈਂ ਫਿਰ ਬੁਝੇ ਪਸ਼ੂ ਟੋ ਬਹੁਤ ਤੀਰਤ ਭਵਿਆ ਤੇ ਤੋਂ ਲਵਿਆ ਉਹ ਤੀਰਥਾਂ ਦੇ ਭੌਂਦਾ ਰਿਹਾ ਬਹੁਤ ਚਿਰ ਉਹ ਕੌਣ ਦਰ ਕੌਣ ਕੌਣ ਲਵੇ ਦਾ ਲੱਕੜਾ ਹੁੰਦਾ ਜਿਹੜੀ ਗਰਦਨ ਉੱਪਰ ਲਵੇ ਕੌਣ ਜਿਹੜਾ ਨਾ ਜਿਵੇਂ ਕੋਈ ਕਾਲ ਹੈ ਤੇਰੀ ਗਰਦਨ ਉੱਤੇ ਹਰ ਵਕਤ ਦੀ ਦ੍ਰਿਸ਼ਟੀ ਜਿਹੜਾ ਬਹੁਤੇ ਤੀਰਥਾਂ ਦੇ ਫਿਰਦਾ ਸਮਾਂ ਖਾੜ ਪੀੜ ਤੇ ਉਹਦੀ ਦ੍ਰਿਸ਼ਟੀ ਜ਼ਿਆਦਾ ਹੁੰਦੀ ਉਹਦੀ ਵਰਤੀ ਆਪਾਂ ਕਹਿੰਦੇ ਹਿੱਲ ਜਾਂਦੀ ਹੈ ਜਿਹਦੀ ਵਰਤੀ ਹਿੱਲ ਜਵੇ ਨਾ ਉਹਨੂੰ ਲਗਿਆ ਹੁੰਦਾ ਕੌਣ ਦੀ ਵਰਤੀ ਹਿੱਲੀ ਹੋਈ ਹੁੰਦੀ ਹੈ ਇੱਕ ਥਾਂ ਟਿਕਦੀ ਜਿਹੜਾ ਸੁੱਤੀ ਦੀ ਸੁੱਤੇ ਨਹੀਂ ਟਿਕਦੀ ਕਦੇ ਗਰਦਨ ਉਹਦੀ ਖੜਦੀ ਹੋਦੀ ਹੋਣੀ ਉਹਦਾ ਜੇ ਗਰਦਨ ਖੜੀ ਖੜ ਗਈ ਤਾਂ ਮੇਰੀ ਰੋਗੀ ਇਧਰੋਂ ਵੀ ਖਤਰਾ ਮੈਨੂੰ ਇਧਰੋਂ ਵੀ ਖਤਰਾ ਉਹ ਤੀਰਥ ਭਵਿਆ ਤੇ ਤੋਂ ਲਵਿਆ ਬਹੁ ਭੇਕੀਆ ਦੇ ਸਮਾਂ ਹਿੱਲ ਗਿਆ ਤੀਰਥਾਂ ਦੇ ਵਾਲਾ ਤੇ ਤੋਂ ਲਵਿਆ ਹਿੱਲ ਜਾਂਦਾ ਸਮਾਂ ਆਪਣੇ ਤਨ ਤੋਂ ਤੇ ਗਿਆ ਨਹੀਂ ਉਹਦੇ ਅੰਦਰ ਟਿਕਾ ਦੀ ਬਜਾਏ ਹਿੱਲ ਗਿਆ ਹੋਰ ਹੁਣਾਂ ਤਾਂ ਅਸੀਂ ਟਿਕਾ ਭਗਤੀ ਨਾਲ ਮਨ ਤਾਂ ਟਿਕਣਾ ਸੀ ਮਨ ਸਗਾ ਹੋਰ ਹਿੱਲ ਗਿਆ ਉਹਦਾ ਬਹੁ ਭੇਖੀਆ ਦੇਹੀ ਦੁੱਖ ਦੀ ਜੇ ਭੇਖ ਕੀਤਾ ਸਾਰੀ ਜ਼ਿੰਦਗੀ ਬਹੁ ਭੇਖੀ ਹਾਂ ਹਾਂ ਬਹੁਤ ਜ਼ਿਆਦਾ ਭੇਖ ਕੀਤਾ ਦੇਹੀ ਦੁੱਖ ਦੀ ਹੈ ਜ਼ਿਆਦਾ ਦੀ ਮੈਂ ਮਤਲਬ ਕੱਪੜੇ ਪਾਏ ਆ ਭੇਖ ਵੀ ਅਲੱਗ-ਅਲੱਗ ਤਰੀਕੇ ਦੇ ਕੋਈ ਛੋਟਾ ਭੇਖ ਕਰ ਲੈਂਦੇ ਨੇ ਕੋਈ ਵੱਡਾ ਕਰਦੇ ਨੇ ਜਿਵੇਂ ਸਾਡੇ ਕਿੰਨਾ ਕਰਨੇ ਬੜੇ ਤਬਾਲੇ ਸਜਾਉਂਦੇ ਨੇ ਤੇ ਦੁੱਖ ਦੀ ਹੈ ਯਾਰ ਗਿਆਨ ਵਾਲੀ ਕੋਈ ਗੱਲ ਨਹੀਂ ਬਾਵਜੂਦ ਸਾਡੇ ਲਿਖਿਆ ਆਇਆ ਹੈ ਬਹੁਤ ਭੇਤ ਕੇ ਤੇ ਹੀ ਦੁੱਖ ਦੀ ਹੈ ਫਿਰ ਫਿਰ ਉਹਨੂੰ ਕੀ ਕਹੇ ਨੂੰ ਕੀ ਕਹੇ ਇਹ ਅਕਲ ਦੀ ਗੱਲ ਹੈ ਕੋਈ ਹੋ ਜਿਹੜੀਆਂ ਗੱਲਾਂ ਦਾ ਉਠਾਇਆ ਤਾਂ ਸਾਰੀ ਉਹ ਕਰਦੇ ਕੋਈ ਕੋਈ ਕਰਦਾ ਕੋਈ ਕੋਈ ਇੱਥੋਂ ਮੂਰਖਤਾ ਦੀ ਨਿਸ਼ਾਨੀ ਦਾ ਪਤਾ ਲੱਗਦਾ ਮੂਰਖ ਨੇ ਸਿੱਖਣੀਆਂ ਜੋ ਥੱਲੇ ਦੇ ਨੇ ਇਹ ਜਿਹੜਾ ਹੱਠ ਹੈ ਯੋਗ ਹੈ ਤਪ ਹੈ ਥੱਲੇ ਦੀਆਂ ਕਲਾਸਾਂ ਨੇ ਸਿੱਖੀ ਦੇ ਉੱਤੇ ਦੀ ਕਲਾਸ ਹੈ ਸਿੱਖੀ ਦਾ ਉਹਦਾ ਗਿਆਨ ਲੈਣਾ ਸਰ ਉਹਨਾਂ ਨੂੰ ਉਹਨਾਂ ਹੜਿਓ ਕਰਨਾ ਜੋ ਹੜਿਓ ਸਿੱਖੀ ਦਾ ਮਤਲਬ ਹੀ ਨਹੀਂ ਹੜਿਓ ਨਾ ਯੋਗੀਆਂ ਦਾ ਸੀ ਯੋਗੀ ਹੋਰ ਤਰੀਕੇ ਦਾ ਹੜਿਓ ਕਰਦਾ ਆ ਬਹੁਤ ਤੀਰਥ ਪਰ ਆਪਾਂ ਵਿਆਹ ਯੋਗ ਵਾਲੇ ਨੇ ਦੇਹੀ ਦੁਖਦੀ ਹੈ ਦੇਹੀ ਨੂੰ ਦਿੱਤਾ ਵਰਮੀ ਮਾਰੀ ਸਾਪ ਨਹੀਂ ਮਰਈ ਸਰੀਰ ਦਾ ਵਰਮੀ ਹੈ ਮਿੱਟੀ ਦੀ ਮਨ ਵਿੱਚ ਸੱਪ ਹੈ ਤੇ ਦੇਹ ਨੂੰ ਦੁੱਖ ਦਿੱਤੇ ਤੇ ਦੇਹ ਨੂੰ ਕੁੱਟੇ ਤੇ ਸੱਪ ਮਰਦਾ ਹੁੰਦਾ ਦੇਹ ਨੂੰ ਦੁੱਖ ਦੇਣ ਦੀ ਲੋੜ ਨਹੀਂ ਹੈ ਦੇਹ ਨੂੰ ਇਸਤੇਮਾਲ ਕਰਨ ਦੀ ਲੋੜ ਹੈ ਜਿਹੜੇ ਕੰਮ ਵਾਸਤੇ ਦੇਹੀ ਲਈ ਉਹ ਕੰਮ ਲਓ ਅਮਲੋ ਸੋ ਦੇਹੀ ਭਜ ਕੀ ਸੇ ਸੋ ਦੇਹੀ ਭਜ ਕੀ ਸੇ ਜੇ ਦੇਹੀ ਕੋ ਸਿਮਰੇ ਦੇਵ ਜਾਂ ਦੇਵਤੇ ਸੀ ਦੇਵਤੇ ਸਿਮਰਨੇ ਜਾਂ ਤੂੰ ਦੇਵਤਿਆਂ ਦੇ ਵਿੱਚ ਸੀ ਤੂੰ ਵੀ ਦੇਵਤਾ ਸੀ ਤੇਰੇ ਕੋ ਸਰੀਰ ਹੈ ਨਹੀਂ ਸੀ ਤੂੰ ਦੇਹੀ ਕਹਿੰਦਾ ਸੀ ਮੈਨੂੰ ਮਿਲੇ ਮੈਨੂੰ ਮਿਲੇ ਦੇਹੀ ਮਿਲੇ ਹੁਣ ਦੇਹੀ ਹੁਣ ਪਤਾ ਹੀ ਨਹੀਂ ਕੀ ਕਰਨਾ ਮੈਨੂੰ ਜੇ ਤੈਨੂੰ ਪਤਾ ਨਹੀਂ ਨਾ ਸੁਣ ਲੈ ਸੋ ਦੇਹੀ ਭਾਜ ਕੀ ਸੇ ਹਰ ਕੀ ਸੇ ਵਿੱਚ ਜੁੜ ਜਾ ਭਾਈ ਦਾ ਮਤਲਬ ਜੁੜ ਜਾ ਜੁੜਨਾ ਹੁੰਦਾ ਭਾਈ ਦਾ ਮਤਲਬ ਜੁੜਨਾ ਜਿੰਨਾ ਚਿਰ ਭਜਨ ਦਾ ਅਰਥ ਤੁਹਾਨੂੰ ਸਮਝ ਨਹੀਂ ਆਉਂਦੀ ਉਹਨਾਂ ਚਿਰ ਭਜਨ ਹੋ ਹੀ ਨਹੀਂ ਸਕਦਾ ਭਾਈ ਦਾ ਮਤਲਬ ਹੈ ਜੁੜਨਾ ਤਾਜੇ ਲਫ਼ਜ਼ ਹੈ ਜਿਹੜਾ ਭਾਈ ਤੇ ਉਲਟਾ ਤਾਜ ਦਾ ਮਤਲਬ ਹੈ ਤਿਆਗਣਾ ਛੱਡ ਦੇਣਾ ਭਾਈ ਦਾ ਮਤਲਬ ਜੁੜ ਜਾਣਾ ਭਜਨ ਉਸ ਕੰਮ ਦਾ ਨਾਮ ਹੈ ਉਸ ਵਿਧੀ ਦਾ ਨਾਮ ਹੈ ਉਸ ਪ੍ਰਕਿਰਿਆ ਦਾ ਨਾਮ ਹੈ ਜਿਹੜੀ ਤੁਹਾਨੂੰ ਆਪਣੇ ਮੂਲ ਨਾਲ ਜੋੜਦੀ ਹੈ ਉਹ ਭਜਨ ਕਹਿੰਦੇ ਜਿਹੜੀ ਇੱਕ ਮਨ ਇੱਕ ਚਿੱਤ ਕਰਦੀ ਹੈ ਤੇ ਚਿੱਤੀ ਖਤਮ ਕਰਦੀ ਹੈ ਅੰਦਰੋਂ ਦੁਬਧਾ ਨੂੰ ਦੂਰ ਕਰਦੀ ਹੈ ਜਿਹੜੀ ਜਿਹੜੀ ਦੁਬਧਾ ਦੂਰ ਕਰਦੀ ਹੈ ਬਸ ਉਹ ਭਜਨ ਜਿਹੜੀ ਗੱਲ ਦਾ ਦੁਬਧਾ ਦੂਰ ਨਹੀਂ ਹੁੰਦੀ ਭਜਨ ਦੀ ਨਾ ਜਾਪ ਹੈ ਨਾ ਸਮਰਨਾ ਨਾ ਨਾਮ ਹੈ ਕੁਛ ਵੀ ਨਹੀਂ ਜਿਹਦੇ ਨਾਲ ਦੁਬਦਾ ਦੂਰ ਹੁੰਦੀ ਹੈ ਨਾ ਹੋਏ ਗੱਤਰ ਬਹੁ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਿਵ ਲੱਗਣ ਨਾਲ ਦੁਬਦਾ ਦੂਰ ਹੁੰਦੀ ਹੈ ਭਜਨ ਦਾ ਕੰਮ ਲਿਵ ਲਾਉਣਾ ਹੀ ਹੈ ਜੇ ਲਿਵ ਨਹੀਂ ਲੱਗਦੀ ਭਜਨ ਕਰ ਲਿਵ ਲੱਗਦੀ ਹੈ ਜਦ ਜਦ ਦੁਬਦਾ ਦੂਰ ਹੁੰਦੀ ਹੈ ਕਰਮ ਜੇ ਲਿਵ ਲੱਗੀ ਹੋਈ ਦੁਬਦਾ ਨਹੀਂ ਸੀ ਦੁਬਦਾ ਨਹੀਂ ਸੀ ਇੱਕ ਪਾਸੇ ਹੀ ਸੀ ਜਿਹੜੇ ਪਾਸੇ ਸੀ ਉਹ ਕਾਮਯਾਬ ਹੋ ਗਿਆ ਸਰੀਰ ਬਣਾਉਂਦਾ ਸੀ ਸਰੀਰ ਲੈ ਕੇ ਕਾਮਯਾਬੀ ਨੂੰ ਪ੍ਰਾਪਤ ਕਰਕੇ ਹੋ ਜਾਂਦਾ ਹੁਣ ਸਰੀਰ ਤੇ ਕੰਮ ਲੈਣਾ ਹੈ ਲੱਗਦਾ ਜਿਹੜਾ ਬੱਚਾ ਦੁਬਦਾ ਦੇ ਵਿੱਚ ਨਹੀਂ ਹੁੰਦਾ ਪੜ੍ਹਾਈ ਵਧੀਆ ਕਰ ਲੈਂਦਾ ਜਿੰਨਾ ਦੁਬਦਾ ਘੱਟ ਹੋਊ ਉਹਨਾਂ ਵਧੀਆ ਨੰਬਰ ਲੈ ਜਾਂਦਾ ਜਿੰਨਾ ਦੁਬਦਾ ਜ਼ਿਆਦਾ ਹੋਊ ਉਹਨਾਂ ਘੱਟ ਨੰਬਰ ਲੈ ਜਾਂਦਾ ਕੋਈ ਕੰਮ ਕਰ ਲੋ ਉਹ ਆਦਮੀ ਕਾਮਯਾਬ ਹੈ ਆਪਣੇ ਕੰਮ 'ਚ ਜਿਹੜਾ ਦੁਬਦਾ ਚ ਘਟ ਬਹੁਤ ਭੇਟੀਆ ਦੇਹੀ ਦੁਖਦੀ ਹੈ ਬਹੁਤ ਭੇਟੀਆ ਦੇਹੀ ਦੁਖਦੀ ਹੈ ਸੋ ਜੀਆ ਜੇ ਬੋਲਦੇ ਭੇਟ ਕਰਦਾ ਤਾਂ ਦੇਹੀ ਨੂੰ ਦੁਖਦਾ ਭੇਖ ਬਦਲੀ ਜਾਂਦਾ ਚਲੋ ਆ ਹੁਣ ਹੁਣ ਕਹਿੰਦੇ ਨੇ ਧਰਮ ਬਦਲ ਲਿਆ ਜੀ ਤੁਹਾਡੇ ਸਾਹ ਕਬੂਲ ਕਰ ਲਿਆ ਉਹ ਕਬੂਲ ਕਰ ਲਿਆ ਉਹ ਸਤ ਕੋ ਚਲਾ ਗਿਆ ਤੇਈ ਦੁੱਖ ਤੇ ਸਵਾ ਕੁਛ ਨਹੀਂ ਸਭ ਜੀ ਆਪਣਾ ਕੀ ਤੇ ਫਿਰ ਜੋ ਆਦਮੀ ਕਰਦਾ ਹੈ ਇਹ ਕਰਦਾ ਹੈ ਇਹ ਧਰਮ ਦੇ ਲੋਕ ਤੇ ਕੋਈ ਵੀ ਕੰਮ ਕਰਦਾ ਪੁੱਠਾ ਸਿੱਧਾ ਜਿਹੜੇ ਹੈ ਕੰਮ ਦੇ ਕਿਉਂਕਿ ਪੈਰੀ ਫਿਰਦਾ ਕੋਈ ਲੜਕਦਾ ਕੋਈ ਕੁਝ ਕਰਦਾ ਹੈ ਪਾਣੀ ਸਿਆਲ ਦੇ ਵੀਰੇ ਸਿਰ ਤੇ ਪਾਣੀ ਬੋਲਦਾ ਫਿਰ ਕਹਿੰਦੇ ਆਪਣਾ ਕੀ ਹੈ ਬਰਦਾਸ਼ਤ ਕਰ ਬਰਦਾਸ਼ਤ ਕਰ ਤੂੰ ਤਕਲੀਫ ਜਿਹੜੀ ਤਾਂ ਆਪਣੀ ਬੋਲ ਲੈ ਲਈ ਪਰ ਇਹਦੀ ਪ੍ਰਾਪਤੀ ਕੁਝ ਨਹੀਂ ਹੈ ਤੁਹਾਨੂੰ ਉਹ ਵੀ ਆਪਣਾ ਕੀ ਆ ਆਪਣਾ ਕੀ ਹੈ ਬਰਦਾਸ਼ਤ ਕਰ ਪੁੱਠਾ ਕੰਮ ਚਾਹੇ ਪੁੱਠਾ ਅੱਡੀਆਂ ਜਾ ਕੇ ਫਾਹ ਲੈ ਹੁਣ ਤੇਰੇ ਤੇਰੇ ਕਰਕੇ ਤੈਨੂੰ ਸਰ ਬਰਦਾਸ਼ਤ ਕਰ ਲੈ ਪ੍ਰਾਪਤੀ ਜੋ ਗੁਜਰੀ ਹੈ ਹੈ ਉਹ ਸਾਰੇ ਕਰਦੇ ਪ੍ਰਾਪਤੀ ਦੱਸੇ ਕੋਈ ਕੀ ਹੈ ਝੂਠ ਕੋਈ ਕੁਝ ਬੋਲੀ ਜਾਵੇ ਪ੍ਰਾਪਤੀ ਕਿਸੇ ਨੂੰ ਕੁਝ ਨਹੀਂ ਹੋਈ ਜੇ ਪ੍ਰਾਪਤੀ ਹੋ ਰਹੀ ਹੈ ਕੀ ਹੋ ਰਹੀ ਹੈ ਸਿਰਫ ਪ੍ਰਾਪਤੀ ਹੋ ਰਹੀ ਹੈ ਲੋਕਾਂ ਨੂੰ ਬੇਵਕੂਫ ਬਣਾਉਣਾ ਆਮ ਪਬਲਿਕ ਨੂੰ ਭਲੇਖਾ ਵੀ ਹੈ ਧਰਮ ਖਾਲ ਵੀ ਉਹਦੇ ਸਿਰ ਤੇ ਉਹਨੂੰ ਰੋਟੀ ਪਾਣੀ ਮਿਲ ਜਾਂਦਾ ਉਹ ਆਦਮੀ ਨਾਲ ਵੀ ਆਪਣੇ ਆਪ ਨਾਲ ਵੀ ਧੋਖਾ ਕਰਦਾ ਸਿਰ ਰੋਟੀ ਦੇ ਖਾਤਰੇ ਕਬੀਰ ਕਹਿੰਦਾ ਜਾ ਹੈ ਰੋਟੀ ਲੋੜ ਜੂ ਹਾਂ ਜਾਇਆ ਆਟਾ ਲੋੜਿਓ ਸੋਲ ਸਗੋਲ ਸਰੀਰ ਅਤੇ ਜਿਹੜਾ ਸਰੀਰ ਹੈ ਸੋਨੇ ਵਰਗਾ ਫਿਰ ਆਟੇ ਲੋਣ ਵਾਸਤੇ ਤਾਂ ਕੀਤਾ ਹੈ ਇਹ ਧਾਰਮਗਾਰ ਜੀ ਨੂੰ ਕਹਿੰਦੇ ਉਹ ਜਿਨ੍ਹਾਂ ਦਾ ਆਇਆ ਵੀ ਮੜਾ ਮੋਟਾ ਧਰਮ ਜਾ ਫੇਰ ਤਾਂ ਹੰਡ ਕਰ ਲਿਆ ਜਦੋਂ ਰੋਟੀ ਦਾ ਹੁਣ ਕਿੰਨਾ ਕੰਮ ਕਰੇ ਤੇ ਮਿਲੂ ਉਹਨਾਂ ਨੂੰ ਕਹਿੰਦਾ ਉਹ ਸਧਾਰਨ ਆਦਮੀ ਨਾਲ ਤਾਂ ਜਿਹੜਾ ਧਾਰਮਿਕ ਬੰਦਾ ਹੀ ਨਹੀਂ ਉਹਨੂੰ ਕਬੀਰ ਕਹਤੇ ਕਹੂਏ ਗੱਲ ਬਹੁਤ ਆਉਂ ਜਿਹੜਾ ਧਾਰਮਿਕ ਹੈ ਜਿਹੜਾ ਸਕੂਲ ਜਾਂਦਾ ਹੀ ਨਹੀਂ ਉਹ ਫੇਲ ਹੋ ਜਾਏਗਾ ਪਾਸ ਹੋ ਜਾਏਗਾ ਨੰਬਰ ਘੱਟ ਆਉਣਗੇ ਉਹਨੂੰ ਭਵਿੱਖ ਮਾਰਨਾ ਉਹਦੇ ਨਾਲ ਇਸ ਗੱਲ ਦਾ ਕੀ ਮਤਲਬ ਹੈ ਗੱਲ ਦਾ ਉਹਦੇ ਨਾਲ ਕਰ ਜਿਹੜਾ ਸਕੂਲ ਤਾਂ ਜਾਂਦਾ ਹੈ ਸਕੂਲ ਵਾਲਾ ਕੰਮ ਕਰਦਾ ਨਹੀਂ ਕੰਮ ਕਰਦਾ ਪੁੱਠਾ ਹੋ ਜਾ ਨੰਬਰ ਉਹ ਨਿਕਲੀ ਹੁਣ ਉਹਨੂੰ ਕਹਿਣ ਦੀ ਲੋੜ ਸਭ ਗੱਲਾਂ ਧਾਰਮਿਕ ਆਦਮੀਆਂ ਨਾਲ ਕੀਤੀਆਂ ਸੋਭੇ ਜੀ ਆਪਣਾ ਕੀ ਹੈ ਵੀ ਧਰਮ ਹੈ ਜਿਹਦੇ ਭੇਖ ਹੋਣਾ ਹੈ ਮਰ ਵੀ ਮਾਰ ਸਾਹਮਣੇ ਮਾਰੀ ਉਹ ਵੀ ਧਰਮ ਹੈ ਸਰੀਰ ਨੂੰ ਦੁੱਖ ਦਿੰਦਾ ਜਿਹੜਾ ਮਾਰਦਾ ਤਾਂ ਸੱਪ ਸੀ ਕੁੱਟਦਾ ਨੂੰ ਗਰਮੀ ਲੋਕਾਂ ਨੂੰ ਦਿਖਾਉਂਦੇ ਹੋਰ ਵਾਸਤੇ ਹੀ ਹੈ ਸੱਪ ਤਾਂ ਬਿਲਕੁਲ ਸੇਫ ਹੈ ਅੰਨ ਨਾ ਖਾਇਆ ਸਾਧ ਗਵਾਇਆ ਜਦ ਨਹੀਂ ਖਾਏਗਾ ਪਰਮੇਸ਼ਰ ਨੇ ਸਿਸਟਮ ਜਿਹੜਾ ਬਣਾਇਆ ਦੇਹੀ ਤੇ ਸਾਡੇ ਤੈ ਹੁਣ ਦੇਹੀ ਚੱਲੇ ਪਾਣੀ ਤੇ ਪਾਣੀ ਅੰਨਾ ਚੱਲੂਗੀ ਜੇ ਤੂੰ ਨਹੀਂ ਅੰਨ ਖਾਏਗਾ ਕਿਸੇ ਹੋਰ ਚੀਜ਼ ਨਾਲ ਚਲਾਏਗਾ ਤਾਂ ਨੁਕਸਾਨ ਹੋ ਸਕਦਾ ਨਾ ਫਾਇਦਾ ਵੀ ਨਹੀਂ ਹੋਰ ਅੰਨ ਨਾਲ ਚਲਾਉਣਾ ਨੂੰ ਸਸਤਾ ਹੈ ਹੋਰ ਚੀਜ਼ ਨਾਲ ਜੋੜੋ ਮਹਿੰਗਾ ਵੀ ਹੈ ਫਲ ਫਰੂਟ ਖਾ ਕੇ ਚਲਾਇਆ ਤਾਂ ਤਾਂ ਵੀ ਮਹਿੰਗਾ ਦੁੱਧ ਪੀ ਕੇ ਚਲਾਇਆ ਤਾਂ ਵੀ ਮਹਿੰਗਾ ਸਸਤੇ ਤੋਂ ਸਸਤਾ ਬਣਾਇਆ ਪਰਮੇਸ਼ਰ ਨੇ ਤਾਂ ਕਿ ਹਰੇਕ ਆਦਮੀ ਚਲਾ ਸਕੇ ਗਰੀਬ ਵੀ ਚਲਾ ਸਕੇ ਵਧੀਆ ਤਰੀਕੇ ਨਾਲ ਤਾਂ ਅਨਪੜ੍ਹ ਨੂੰ ਚੱਲਣੀ ਮੋਟਰਸਾਈਕਲ ਚੱਲਦਾ ਸਕੂਟਰ ਚੱਲਦਾ ਪੈਟਰੋਲ ਚੱਲਦਾ ਜੇ ਉਹਨਾਂ ਨੂੰ ਲੱਸੀ ਪਾ ਕੇ ਚਲਾਈਏ ਇਹ ਨਹੀਂ ਉਹਦੇ ਨਾਲ ਚੱਲਦਾ ਜਾਂ ਕੋਈ ਹੋਰ ਚੀਜ਼ ਚਲੋ ਜਾਂ ਇੰਜਣ ਉਹ ਆਇਆ ਕਰੀਏ ਬਈ ਭਾਵ ਚੱਲੇ ਭਾਵ ਦਾ ਕਿੱਡਾ ਸਿਸਟਮ ਲੋੜੋ ਕੋ ਭਾਵ ਵਾਸਤੇ ਚੱਲ ਪੂਗਾ ਭਾਵ ਨਾਲ ਵੀ ਪਰ ਪ੍ਰਾਣ ਨਾਲੇ ਚੱਕਣ ਬਹੁ ਨੂੰ ਭਾਵ ਦਾ ਭਾਵ ਪੈਦਾ ਹੋ ਭਾਵ ਵਾਲਾ ਇੰਜਣ ਹੋ ਵੇਗਾ ਪਿਆਰਾ ਹੋ ਸਸਤਾ ਦਾ ਨਾਮ ਪਿਆ ਇਹ ਜੋ ਬਣਾਇਆ ਇਹਨੂੰ ਐਵੇਂ ਚਲਾਓ ਉਹ ਕਰਦੇ ਨੇ ਕਲਾਕਾਰੀ ਆਪਣੀ ਜਦੋਂ ਵੀ ਕੁਦਰਤ ਦੇ ਨਾਲ ਅਸੀਂ ਕਲਾਕਾਰੀ ਕਰਾਂਗੇ ਨਾ ਕਲਾਕਾਰੀ ਸਾਡੀ ਅਕਲ ਉਹਦੀ ਹੈ ਜੀ ਜਦੋਂ ਵਾਲੀ ਸਾਡੀ ਅਕਲੇ ਦੀ ਇਹਦੇ ਨਾਲ ਹੋਰ ਕਲਾਕਾਰੀ ਕਰਦੀ ਮੂਰਖਤਾ ਦੇ ਸਭ ਕੁਝ ਨਹੀਂ ਮੂਰਖਤਾ ਇੱਥੋਂ ਹੀ ਦੇ ਹੋ ਮਨ ਨੂੰ ਘੁੱਟੋ ਭੁੱਲਿਆ ਮੋਟੇ ਭੁੱਲ ਗਿਆ ਵਿੱਚ ਲੱਭ ਲੋਭ ਹੰਕਾਰ ਭਗਤੀ ਨਹੀਂ ਕਰਨੀ ਹੈ ਉਹਦੇ ਮੂਹਰੇ ਕਲਾਕਾਰੀ ਕਰਦਾ ਸਰੀਰ ਉਹਨੇ ਬਣਾਇਆ ਉਹਨੇ ਕਿਵੇਂ ਬਣਾਇਆ ਕਾਦੇ ਵਾਸਤੇ ਬਣਾਇਆ ਇਹ ਕਾਦੇ ਨਾਲ ਚੱਲੂਗਾ ਤੈਨੂੰ ਕੀ ਲੋੜ ਆ ਵੀ ਇਹਨੂੰ ਹੋਰ ਕਿਸੇ ਚੀਜ਼ ਨੂੰ ਵੇਚਣਾ ਜੇ ਸਸਤੇ ਚੀਜ਼ ਨਾਲ ਚੱਲਦਾ ਤੂੰ ਮਹਿੰਗੀ ਚੀਜ਼ ਨੂੰ ਕਿਉਂ ਚਲਾਉਣਾ ਚਾਹੁੰਦਾ ਜਿਆਦਾ ਤੂੰ ਇਹ ਚਾਹਣਾ ਮੇਰਾ ਸੰਸਾਰ ਦੇ ਲੋਕ ਜਿਹੜੇ ਗਰੀਬ ਗੁਰਬਾ ਮੈਂ ਇਹ ਚੀਜ਼ਾਂ ਕਿਉਂ ਖਾਵਾਂ ਸਭ ਤਾਂ ਵਧੀਆ ਕਿਉਂ ਨਾ ਖਾਵਾਂ ਮੈਂ ਇਹ ਕਿਉਂ ਖਾਵਾਂ ਮੈਂ ਸੁਪੀਰੀਅਰ ਹਾਂ ਕਹੇ ਗੱਲ ਹੈ ਫਿਰ ਜਗ ਮੈਂ ਹੁੰਦੇ ਦੁੱਧਾ ਧਾਰੀ ਸਾਰੇ ਇਹਨਾਂ ਨੂੰ ਕਿਹਾ ਹੋਰ ਕਿਹਨੂੰ ਕਿਹਾ ਗੁਪਤੀ ਖਾਵੇਂ ਬਟਕੀ ਸਾਰੀ ਉਹ ਖਾ ਵੀ ਲੈਣਾ ਚੋਰੀ ਤੇ ਚਾਰ ਕਰਨਾ ਸੀ ਦੁੱਧਾ ਧਾਰੀ ਕੀ ਫਾਇਦਾ ਧਰਮ ਹੈ ਧਰਮ ਅੰਦਰੋਂ ਬਾਹਰੋਂ ਇੱਕੋ ਜਾਓ ਅਕਾਲਾ ਹੋਈ ਬਾ ਜਿਨ ਮਨ ਹੋਰ ਉਹ ਖੋਰ ਸੇ ਕਾਟੇ ਉਹਦਾ ਦਰਗਾਹ ਜੋ ਖੋਟੇ ਬਾਹਰ ਕੱਢ ਕੇ ਸਿਰ ਦਿੰਦੇ ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਹੋਰ ਹੈ ਉਹ ਦੇ ਵਿੱਚ ਕੁਝ ਹੋਰ ਹੈ ਕਹਿੰਦੇ ਕੁਝ ਨਹੀਂ ਉਸ ਦੇ ਵਿੱਚ ਕੁਝ ਹੈ ਉਹ ਤਾਂ ਕੱਚੇ ਨੇ ਝੂਠੇ ਨੇ ਤਾਂ ਕੱਚੇ ਦਾ ਉਹਨੇ ਝੂਠਾ ਝੂਠਿਆਂ ਨੂੰ ਦਰਗਾਹ ਜੋ ਕੱਢ ਕੇ ਬਾਹਰ ਸਿਰ ਦਿੰਦੇ ਨੇ ਡੜੇ ਹੋਏ ਫਰੂਟ ਦਾ ਖੋਲ ਨਹੀਂ ਸਾਰੇ ਬਾਹਰ ਬਾਹਰ ਦੇ ਚੱਕ ਕੇ ਵੀ ਹੋਰ ਨੂੰ ਮਾਰੂ ਕਿਸੇ ਨੂੰ ਡਾਲਦੇ ਵੀ ਨੇ ਉਹਨਾਂ ਨੂੰ ਉਹਦਾ ਅੱਡ ਕਰ ਦਿੰਦੇ ਵੀ ਹੋਰ ਕਿਸੇ ਨੂੰ ਮਾਰੂਗਾ ਅੰਨ ਨਾ ਖਾਇਆ ਸਾਧ ਗਵਾਇਆ ਅੰਨ ਨਾ ਖਾਇਆ ਸਾਧ ਗਵਾਇਆ ਜੇ ਤੂੰ ਅੰਨ ਨਹੀਂ ਖਾਦਾ ਆਪਣੇ ਮੂੰਹ ਦਾ ਸਾਧ ਜਾਇ ਜਾਂ ਅੰਨ ਦੇ ਨਾਲ ਸਾਧ ਆਉਂਦਾ ਨਾ ਇਸ ਤਰ੍ਹਾਂ ਹੋਰ ਕਿਸੇ ਚੀਜ਼ ਨਹੀਂ ਤੁਸੀਂ ਰੋਜ਼ ਹੋਰ ਕੋਈ ਚੀਜ਼ ਨਹੀਂ ਖਾ ਸਕਦੇ ਸਵਾਇਆ ਇਹਦਾ ਬਲਾ ਸਾਰਿਆਂ ਨੂੰ ਬੇਇੱਜ਼ਤੀ ਸਾਡੇ ਵਾਸਤੇ ਆਉਂਦੀ ਔਰ ਇੱਕ ਦੋ ਚਾਰ ਡੱਬ ਦਾ ਚੀਜ਼ ਚੰਗੀ ਲੱਗ ਜੂਗੀ ਹੀ ਅਬੇ ਜਿਵੇਂ ਨਵੀਂ ਜਗ੍ਹਾ ਜਾ ਕੇ ਚੰਗੀ ਲੱਗਦੀ ਹੈ ਘਰ ਨੂੰ ਦੋ ਦਿਨ ਬਾਅਦ ਕਹਿੰਦੇ ਘਰ ਨੂੰ ਚੱਲੋ ਤੇ ਸਰੀ ਜੀ ਲੱਗਦਾ ਹੁਣ ਦੋ ਘੜਾ ਤੇ ਚਾਰ ਤੱਕ ਹੋਰ ਚੀਜ਼ ਖਾ ਕੇ ਨਹੀਂ ਵੀ ਰੋਟੀ ਵੀ ਨਹੀਂ ਸਰਦਾ ਰੋਟੀ ਰੋਟੀ ਹੋਈ ਹੈ ਇਹਦੇ ਨਾਲ ਨਹੀਂ ਸਰਦਾ ਇਹਦਾ ਅਸਲ ਸਾਰ ਹੀ ਹੈ ਸਾਡੇ ਸਰੀਰ ਵਾਸਤੇ ਅੰਨ ਫਿੱਟਾ ਜਪਿਆ ਨਾਮ ਜਪਿਆ ਜਪਿਆ ਨਾਮ ਅੰਨ ਕੇ ਸਾਥ ਦੋ ਮਿਸਾਲਾਂ ਦਿੱਤੀਆਂ ਜਿਵੇਂ ਅੰਨ ਮੂੰਹ ਹੋਵੇ ਤਾਂ ਮੂੰਹ ਹਿਲਦਾ ਜੇ ਵਿੱਚ ਅੰਨ ਨਾ ਹੋਵੇ ਉਹਦੇ ਦੇ ਮੂੰਹ ਹਿਲਦਾ ਜੇ ਹਲਾਈ ਜਾਵੇ ਫਿਰ ਉਹਦਾ ਫਾਇਦਾ ਕੀ ਹੈ ਜੇ ਅੰਨ ਮੂੰਹ ਦੇ ਵਿੱਚ ਆ ਮੂੰਹ ਹਿਲਦਾ ਟੇਸਟ ਵੀ ਆਉਂਦਾ ਨਾ ਟੇਸਟ ਵੀ ਐ ਜਪੀ ਦਾ ਨਾਮ ਜਿਵੇਂ ਅੰਨ ਮੂੰਹ ਚ ਅੰਨ ਦਾ ਟੇਸਟ ਆਉਂਦਾ ਜੇ ਨਾ ਮੂੰਹ ਜੋਗੇ ਦਾ ਟੇਸਟ ਆਉਣਾ ਚਾਹੀਦਾ ਤਾਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਦੱਸੋ ਕੀ ਟੇਸਟ ਆਉਂਦਾ ਕੀ ਤਾਂ ਮੂੰਹ ਦੇ ਵਿੱਚ ਹੈ ਤੁਹਾਡੇ ਤੁਸੀਂ ਵਾਹਿਗੁਰੂ ਨੂੰ ਚੱਬ ਰਹੇ ਹੋ ਤਾਂ ਜਦੋਂ ਮੂੰਹ ਹੀ ਨੂੰ ਚੱਬ ਰਹੇ ਹੋ ਖਾ ਰਹੇ ਹੋ खान वाली चीज है जे ਖਾਵੇ खावे ਪੁੱਛੇ ਇਸ पूछे इसका आधारो ਨਾਲ ਖਾਣ ਵਾਲੀ ਹੈ ਇਹ ਵੀ ਇਹ ਭਲੇਖੇ ਜਨੇ ਬਹੁਤ ਤਾਂ ਹੀ ਕਹਿੰਦੇ ਨੇ ਵਾਇਰ ਕਹਿੰਦੇ ਤਰੂ ਲੈ ਕੇ ਜਾਓ ਫਿਰ ਬਾਹਰ ਨੂੰ ਲੈ ਕੇ ਜਾਓ ਚੱਪੋ ਕੋ ਕਿਹੜੇ ਵੇਲੇ ਚੱਪੋ ਕਿਹੜੇ ਵੇਲੇ ਚੱਪਣ ਨੂੰ ਕਿਹਾ ਹੋਇਆ ਚੱਪਣ ਚੱਲਣ ਰਤਨ ਸੇ ਛੱਡਿਆ ਕੁਛ ਨਹੀਂ ਹੋਇਆ ਕਿਤੋਂ ਨਹੀਂ ਇਹ ਭੱਜ ਸਕਦੇ ਚੱਬਣ ਨੂੰ ਕਿਹਾ ਹੋਇਆ ਘੋੜੋ ਦੀ ਕਹਿੰਦਾ ਮੈਂ ਵਾਹਿਗੁਰੂ ਨੂੰ ਚੱਬੋ ਕੁਛ ਚਿਰ ਪੂਛ ਫੇਰ ਲਾਇਓਗਾ ਹਾਂ ਕਹਿੰਦਾ ਚੱਬੋ ਵੀ ਚੱਬਣ ਨੂੰ ਕਿਹਾ ਹੈ ਚੱਬਣ ਚੱਲਣ ਰਤਨ ਸੇ ਸੁਣੀਰ ਬਹਿ ਗਏ ਉਹ ਜਿਹੜੇ ਸੁਣਨ ਵਾਲੇ ਨੇ ਵਾਹਿਗੁਰੂ ਉਹ ਵੀ ਬਹਿ ਪਾਣੀ ਚ ਬਹਿ ਗਏ ਤੁਸੀਂ ਤਾਂ ਭਲਾ ਬੈਠੇ ਹੋਈ ਥੋੜਾ ਰੌਲਾ ਹੀ ਨਹੀਂ ਹੈ ਬਹਿ ਗਏ ਹੇੜੇ ਬੁੱਤੀ ਤਾਂ ਹੀ ਚੱਲ ਗਏ ਇਹ ਫਰੀਦ ਨੇ ਕਹੀ ਹੈ ਗੱਲ ਜੋ ਮੂੰਹ ਦੇ ਵਿੱਚ ਹੈ ਗਿਆਨ ਹੈ ਚੱਬ ਕੇ ਆਪਾਂ ਨਾ ਬੜੀ ਚਿੱਠ ਕੇ ਗੱਲ ਕਰਦਾ ਹੈ ਵਿਚਾਰ ਕੇ ਗੱਲ ਕਰਦਾ ਗੱਲ ਨੂੰ ਚਿੱਠਣਾ ਨੂੰ ਹੁੰਦਾ ਬਾਣੀ ਦੀ ਗੱਲ ਕਰਦੀ ਹੈ ਵਿਚਾਰ ਕੇ ਕਰਦੀ ਹੈ ਕਿਉਂਕਿ ਬੋਲਣ ਵਿੱਚ ਵਿਵੇਕ ਔਰ ਅਵਵੇਕ ਦਾ ਪਤਾ ਲੱਗ ਜਾਂਦਾ ਕਬੀਰ ਕਹਿੰਦਾ ਕਹਿਵੇ ਮਾਹੇ ਵਿਵੇਕ ਜੋ ਕਬੀਰ ਨੇ ਪਹਿਲਾਂ ਗ੍ਰੰਥ ਲਿਖਿਆ ਹੋਵੇ ਹੈ ਨਹੀਂ ਜੀ ਲਿਖ ਚੋਂ ਪਤਾ ਲੱਗ ਜਾਂਦਾ ਦੇ ਸ਼ਾਸਤਰਾਂ ਦੇ ਲਿਖ ਚੋਂ ਪਤਾ ਲੱਗ ਗਿਆ ਹੋਵੇ ਹੈ ਨਹੀਂ ਸਿਮਰਨ ਕੁਰਾਨ ਦੀ ਲਿਖਤ ਚੋਂ ਪਤਾ ਹੋਵੇ ਹੈ ਨਹੀਂ ਹੋ ਜੀ ਬੋਲਣ ਦਾ ਪਤਾ ਲੱਗ ਜਾਂਦਾ ਜੋ ਬੋਲਦਾ ਉਹੀ ਲੱਗਦਾ ਨਾ ਇੰਟਰਵਿਊ ਕੀ ਹੈ ਇੰਟਰਵਿਊ ਕਾਹਦਾ ਹੁੰਦਾ ਕਾਬਲੀਅਤ ਦਾ ਬੋਲੇ ਦਾ ਪਤਾ ਲੱਗ ਜਾਂਦਾ ਨਾਪ ਲੈਂਦੇ ਨੇ ਅਗਲੇ ਜਿਹੜੇ ਸਿਆਣੇ ਹੁੰਦੇ ਨੇ ਵੀ ਕਿੰਨੀ ਕਾਬਲੀਅਤ ਹੈ ਕਹਵੇ ਮਾਹੇ ਬਵੇਕ ਬਵੇਕ ਬੋਲਣ ਤੋਂ ਬਚਣ ਹੈ ਗੁਰਬਾਣੀ ਬੋਲੀ ਹੋਈ ਹੋਈ ਹੈ ਦੱਸੇ ਤਾਂ ਕੋਈ ਉਪਣੀ ਦਾ ਧਰੇ ਵੀ ਇੱਥੋਂ ਗਲਤ ਹੈ ਕਿੱਥੇ ਗੱਲ ਹੈ ਅੰਨ ਨਾ ਖਾਇਆ ਸਾਧ ਗਵਾਇਆ ਅੰਨ ਨਾ ਖਾਇਆ ਸਾਧ ਗਵਾਇਆ ਬਹੁਤ ਦੁੱਖ ਪਾਇਆ ਦੂਜੇ ਪਾਇਆ ਬਹੁਤ ਦੁੱਖ ਪਾਇਆ ਦੂਜਾ ਪਾਇਆ ਦੂਜਾ ਪਾਇਆ ਦੂਜਾ ਆ ਗਿਆ ਨਾਨਕ ਲੇਖੇ ਇੱਕ ਗੱਲ ਇਹ ਦੂਜਾ ਆ ਗਿਆ ਹੁਣ ਉਹ ਇੱਕ ਗੱਲ ਹੈ ਉਹ ਲੇਖੇ ਭਗਤਾਂ ਦੀ ਆ ਕੇ ਇੱਕ ਗੱਲ ਹੋ ਜਾਂਦੀ ਹੈ ਜਿੱਤੇ ਜਾ ਕੇ ਸਾਰਿਆਂ ਦੀ ਇੱਕ ਗੱਲ ਹੋ ਜਵੇ ਸੱਚ ਹੁੰਦਾ ਸੱਚ ਤੇ ਆ ਕੇ ਸਹਿਮਤੀ ਹੁੰਦੀ ਹੈ ਸੱਚ ਤੋਂ ਪਹਿਲਾਂ ਸਹਿਮਤੀ ਨਹੀਂ ਹੁੰਦੀ ਜਿੱਥੇ ਝੂਠ ਹੈ ਉੱਥੇ ਦੂਜਾ ਪਾਇਆ ਝੂਠ ਆ ਕੇ ਸਾਨੂੰ ਤੇ ਨਹੀਂ ਹੁੰਦੀ ਕਿਸੇ ਉੱਥੇ ਤਾਂ ਕਹਿੰਦੇ ਨਹੀਂ ਆਇਆ ਨਹੀਂ ਆਇਆ ਕਹੋ ਥੋੜਾ ਜਿਹਾ ਜੇ ਤੋਪ ਦਾ ਸਾਥ ਮੁੱਕਾ ਤਾਂ ਬਸ ਉਹ ਲੱਭੜੂਗਾ ਪਰ ਉਸੇ ਆਪਣੀ ਆਪਣੀ ਰਾਇਆ ਨੇ ਤੇ ਸਲਾਹ ਵੀ ਕਰਨ ਕਿ ਵੱਧ ਕਹੋ ਕਹਿੰਦੇ ਨਾ ਨਾ ਬੰਦ ਕਰਨ ਦਾ ਕੋਈ ਫਾਇਦਾ ਨਹੀਂ ਐਨਾ ਝੂਠ ਚੱਲਦਾ ਨਹੀਂ ਹੁੰਦਾ ਥੋੜਾ ਜਿਹਾ ਘੱਟ ਬੋਲੋ ਝੂਠ ਫਿਰ ਉੱਥੇ ਉੱਥੇ ਆਪਸ ਵਿੱਚ ਇੱਕ ਮਤ ਵਾਲੇ ਵੀ ਆਦਮੀ ਇੱਕ ਮਤ ਨਹੀਂ ਹੁੰਦੇ ਸਲਾਹ ਕਰਦੇ ਨੇ ਕਿ ਕਿੰਨਾ ਕਿ ਝੂਠ ਬੋਲੀਏ ਕਿੰਨਾ ਕਿ ਨਾ ਬੋਲੀਏ ਸਚਿਆਰਿਆਂ ਨੂੰ ਲੋੜ ਨਹੀਂ ਹੁੰਦੀ ਉਹਨਾਂ ਕਿਹੜਾ ਝੂਠ ਬੋਲਣਾ ਉਹਨਾਂ ਦੇ ਅੰਦਰੋਂ ਨਿਕਲਣਾ ਹੀ ਸੱਚ ਜੋ ਭਾਂਡੇ 'ਚ ਬਸੋ ਉਹ ਹੀ ਨਿਕਲਣਗੇ ਬਾਹਰ ਇੱਕ ਗੱਲ ਹੈ ਸਚਿਆਰਿਆਂ ਦੀ ਆ ਜਿਹੜੀ ਦੂਈ ਗੱਲ ਹੈ ਦੂਈ ਕੀ ਹੈ ਮਾਇਆ ਦੂਜੇ ਪਾਇਆ ਜਿਹਨਾਂ ਦੇ ਅੰਦਰ ਮਾਇਆ ਪ੍ਰਦਾਨ ਹੈ ਨਾ ਮਨੁ ਕਾਮਨਾਵਾਂ ਦੀ ਇੱਛਾ ਹੈ ਦੂਜੇ ਪਾਇਆ ਨੇ ਉਹ ਰਾਜ ਦੀ ਇੱਛਾ ਹੈ ਦੂਜੇ ਪਾਇਆ ਬਹੁਤ ਦੁੱਖ ਪਾਇਆ ਦੂਜਾ ਪਾਇਆ ਜਿਹੜਾ ਬਾਹਲੇ ਸਰੀਰ ਦੀ ਇੱਛਾ ਹੈ ਬਾਹਲੇ ਸਰੀਰ ਕਰਕੇ ਇੱਛਾਵਾਂ ਨੇ ਦੂਜਾ ਬਾਹਲਾ ਸਰੀਰ ਹੈ ਨਾ ਅੰਦਰਲਾ ਜਿਹੜਾ ਸਰੀਰ ਹੈ ਪਹਿਲਾ ਹੈ ਆ ਦੂਜਾ ਬਾਹਰ ਹੈ ਆ ਦੂਜੇ ਸਰੀਰ ਦੇ ਸੰਬੰਧ ਵਿੱਚ ਜਿੰਨੀਆਂ ਵੀ ਸਾਡੀਆਂ ਲੋੜਾਂ ਨੇ ਇਹਨਾਂ ਦੀ ਜਿਹੜੀ ਭੁੱਖ ਹੈ ਭਾਵ ਰਹੇ ਇਹ ਚ ਦੁੱਖ ਹੈ ਦੁੱਖ ਹੈ ਹੋਰ ਕੁਛ ਨਹੀਂ ਸੁਖ ਦੀ ਇਹ ਹੈ ਬਹੁਤ ਦੁੱਖ ਪਾਇਆ ਦੂਜਾ ਪਾਇਆ ਹੁਣ ਥਈ ਜਿੰਨਾ ਦੁੱਖ ਮਿਲਿਆ ਇਹ ਦੂਜੇ ਸਰੀਰ ਵਾਸਤੇ ਜਿਹੜੇ ਇੱਛਾ ਸੀ ਇਹਦੇ ਵਾਸਤੇ ਦੁੱਖ ਹੋ ਗਿਆ ਆਇਦਾ ਮਤਲਬ ਹੈ ਬਹੁਤ ਦੁੱਖ ਪਾਇਆ ਪਾ ਚੁੱਕਿਆ ਦੁੱਖ ਹੁਣ ਸਹੀ ਹੁਣ ਵਾਸਤੇ ਨਹੀਂ ਕਿਹਾ ਹੋਇਆ ਜੇ ਹੁਣ ਨਹੀਂ ਪਾ ਚੁੱਕਿਆ ਗਾਹਰ ਵੀ ਕੋਲ ਨਹੀਂ ਬਸਰ ਨਾ ਹੁਣ ਨਹੀਂ ਬਥੇਰਾ ਦੁੱਖ ਪਾ ਰਿਹਾ ਹੈ ਕਿ ਇਹਨਾਂ ਨੂੰ ਜਿਹੜੇ ਉੱਤੇ ਆ ਖਰੇੜੀ ਵਾਲੇ ਨੇ ਹੁਣ ਸਹੀ ਥੋੜਾ ਦੁੱਖ ਪਾਇਆ ਹੁਣ ਸਮਝੋ ਕਾਦੇ ਪਾਇਆ ਦੂਜਾ ਪਾਇਆ ਦੂਏ ਸ਼ਰੀਰ ਵਾਸਤੇ ਦੁੱਖ ਪਾਇਆ ਬਸਰ ਨਾ ਪੈਰ ਐਨਸ ਰਿਹਾ ਜੇ ਤੁਸੀਂ ਕੱਪੜੇ ਨਹੀਂ ਪਾਉਂਗੇ ਤੇ ਨਾਲ ਦੇ ਸਰੀਰ ਤੇ ਕਹਿਰ ਕਰੋਗੇ ਤੁਸੀਂ ਸਰੀਰ ਨਾਲ ਜ਼ਿਆਦਤੀ ਕਰੋਗੇ ਸਰੀਰ ਜ਼ਿਆਦਤੀ ਕਰਨ ਵਾਸਤੇ ਬਣਿਆ ਹੋਇਆ ਹੈ ਵੀ ਵਰਵੀ ਤੁਹਾਨੂੰ ਤੋੜ ਵਾਸਤੇ ਬਣਿਆ ਹੈ ਸਰੀਰ ਤੋਂ ਕੀਮਤੀ ਕੋਈ ਚੀਜ਼ ਨਹੀਂ ਆਦਮੀ ਵਾਸਤੇ ਬੜੇ ਬੜੇ ਰਾਜੇ ਅਖੀਰ ਕਹਿੰਦੇ ਜਾਨ ਬਖਸ਼ੀ ਕਰ ਦੋ ਸਾਰਾ ਰਾਜਾ ਸਾਰਾ ਖਜ਼ਾਨਾ ਲੈ ਲਓ ਸਭ ਕੁਝ ਲੈ ਲਓ ਗਿਆਨ ਬਖਸ਼ੀ ਚਾਹੀਦੀ ਹੈ ਹੋਰ ਕੁਝ ਆਖਰ ਉਹਨੂੰ ਪਤਾ ਵੀ ਜੇ ਫੜ ਗਿਆ ਤਾਂ ਵੀ ਤਾਂ ਸਭ ਕੁਝ ਗਿਆ ਜੇ ਸਰੀਰ ਨੇ ਰਿਹਾ ਤਾਂ ਸਭ ਕੁਝ ਚਲਾ ਗਿਆ ਸਭ ਕੁਝ ਦੇ ਦੋ ਸਰੀਰ ਸਰੀਰ ਛੱਡ ਦੋ ਐਡੀ ਕੀਮਤੀ ਤਾਂ ਹੋਇਆ ਸਰੀਰ ਇਹਨੂੰ ਤੁਸੀਂ ਅਜਾਈ ਗਵਾ ਰਹੇ ਹੋ ਫਿਰ ਤੁਸੀਂ ਕਹਿੰਦੇ ਅਸੀਂ ਧਾਰਨ ਕੋਲਦੇ ਹਾਂ ਛੋਟੇ ਨਾਲ ਮੂਰਖਤਾ ਆ ਰਿਖਿਆ ਚਲਾਉਣ ਵਾਲਾ ਨਹੀਂ ਉਹ ਵੀ ਉਹਦਾ ਕੰਮ ਲੈਂਦਾ ਨਿਆਣੇ ਪਾਲਦਾ ਰੋਟੀ ਖਾਂਦਾ ਸਰੀਰ ਤੇ ਕੰਮ ਲੈਣਾ ਤੁਸੀਂ ਸਰੀਰ ਤੋਂ ਤੁਸੀਂ ਰੋਟੀ ਦੂਏ ਤੋਂ ਖਾਦੇ ਹੋ ਕੇ ਦੁੱਖ ਜ਼ਿਆਦਾ ਦਿੰਦੇ ਹੋ ਸਰੀਰ ਨੂੰ ਰੱਖਿਆ ਵਾਲੇ ਨੂੰ ਵੀ ਦੁੱਖ ਤਾਂ ਉਹ ਵੀ ਦਿੰਦਾ ਸਰੀਰ ਨੂੰ ਕੰਮ ਕਰਨ ਵਾਲੇ ਦੁੱਖ ਤਾਂ ਦਿੰਦਾ ਸਰੀਰ ਨੂੰ ਜ਼ਰੂਰ ਮਜ਼ਦੂਰ ਪਰ ਉਹ ਤਾਂ ਪ੍ਰੋਫਿਟ ਵੀ ਕੁਝ ਲੈਂਦਾ ਨਾ ਦੁੱਖ ਤੁਸੀਂ ਵੀ ਦਿੰਦੇ ਹੋ ਜ਼ਿਆਦਾ ਉਹਦੇ ਨੂੰ ਰੋਟੀ ਮੰਗ ਕੇ ਖਾਦੇ ਹੋ ਦੁੱਖ ਇਹਨੂੰ ਕੰਮ ਕਰਨ ਵਾਸਤੇ ਦੇ ਲੋ ਰੋਟੀ ਦਾ ਨਾ ਮੱਕੇ ਖਾਓ ਵਿੱਚ ਦਾਨ ਕਰ ਲੋ ਕੁਝ ਉਹ ਫਾਇਦਾ ਹੈ ਇਹਨਾਂ ਦਾ ਸਭ ਵੀ ਤੁਸੀਂ ਭਾਦੋ ਦੀ ਧੁੱਪ ਜੇ ਕਿਸੇ ਦੀ ਮੱਕੀ ਗੁੱਟਦੇ ਇਹਦਾ ਕੰਮ ਕਰਦੇ ਦਿਹਾੜੀ ਲਾਉਂਦੇ ਅੱਧੇ ਪੈਸੇ ਤੁਸੀਂ ਖਾ ਲੈਂਦੇ ਅੱਧੇ ਗਰੀਬਾਂ ਦੇ ਨਿਆਣਿਆਂ ਨੂੰ ਦਾਨ ਕਰ ਦਿੰਦੇ ਆ ਕੁਝ ਵੀ ਕਰ ਦਿੰਦੇ ਫੇਰ ਤੁਹਾਡਾ ਸਮਝਦੇ ਆ ਵੀ ਫੇਰ ਉਹ ਧਰਮ ਸੀ ਉਹਦਾ ਧਰਮ ਸੀ ਧੂਣਿਆ ਤਾਂ ਆਪਣਾ ਦਾ ਕੋਈ ਧਰਮ ਨਹੀਂ ਹੈ ਕਪੜੇ ਨਾ ਪਹਿਨਣਾ ਕੋਈ ਧਰਮ ਨਹੀਂ ਹੈ ਉਹ ਲੋਕ ਜੰਗੇ ਨੇ ਜਿਹੜੇ ਤੁਹਾਡੇ ਨਾਲ ਜੀ ਆਪ ਨੰਗੇ ਰਹਿ ਗਏ ਉਹ ਜੁੱਤੀ ਦਾਨ ਕਰ ਦੇਣੀ ਉਹ ਲੋਕ ਜੰਗੇ ਸੀ ਆਪ ਕਪੜਾ ਨਾ ਪਾਇਆ ਦੂਜੇ ਨੂੰ ਦਾਨ ਕਰਤਾ ਕਪੜਾ ਫਿਰ ਤਾਂ ਗੱਲ ਸਮਝ ਆਉਂਦੀ ਹੈ ਤੁਸੀਂ ਤਾਂ ਪਹੁੰਚਦੇ ਹੀ ਨਹੀਂ ਨਾ ਪਾਉਣੇ ਨਾ ਖਾਣਾ ਨਾ ਕੰਮ ਕਰਨਾ ਇਹ ਧਰਮ ਨਹੀਂ ਹੈ ਧਰਮ ਨਹੀਂ ਮੋਨ ਨਹੀਂ ਬੁੱਤਾ ਕਿਉਂਕਿ ਹੱਥ ਪੈਰ ਕਰ ਕੰਮ ਸਭ ਚੀਤ ਨਹੀਂ ਫੈਸਲਾ ਕੁਰਬਾਨੀ ਦਾ ਹੈ ਵੇਲੇ ਰਹਿਣ ਨੂੰ ਕਿਹਾ ਆ ਹੱਥ ਪੈਰ ਕਰ ਕੰਮ ਸਭ ਚੀਤ ਨਹੀਂ ਅਜੇ ਜਿਹੜੇ ਸੰਤ ਬੈਠੇ ਨੇ ਦੇਰੇ ਬਣਾਈ ਕੰਮ ਤੋਂ ਡਰਦੇ ਬੈਠੇ ਨੇ ਔਰ ਗੱਦ ਬੈਠੇ ਨੇ ਵੇਲਾ ਖਾਣ ਨੂੰ ਬੈਠੇ ਨੇ ਹੋਰ ਕੁਝ ਨਹੀਂ ਹੈ ਪੱਲੇ ਕੀ ਹੈ ਨਾ ਦੇ ਪੱਲੇ ਕੀ ਹੈ ਕਿ ਮੈਂ ਕਹਿਣ ਆਇਆ ਨਾ ਤੂੰ ਦਿਨ ਕਿਉਂ ਆਈ ਸ਼ਾਮ ਸੁੰਦਰ ਉਹ ਮਨ ਖੋਜਿਆ ਨਹੀਂ ਗਿਆ ਤੋਂ ਕਿਸੇ ਤੇ ਜਿਹਨਾਂ ਤੇ ਤੁਸੀਂ ਚੇਲੇ ਉਹਨਾਂ ਤੇ ਨਹੀਂ ਖੋਜਿਆ ਗਿਆ ਤੁਹਾਨੂੰ ਨੀਂਦ ਕਿਵੇਂ ਆਉਂਦੀ ਹੈ ਆਪਣੇ ਮਨ ਵਾਲੇ ਤੁਹਾਨੂੰ ਗਿਆਨ ਦੀ ਹੈ ਮਨ ਦਾ ਗਿਆਨ ਸ਼ਿਵ ਜੀ ਨੂੰ ਨਹੀਂ ਹੈ ਸੜਕ ਸੰਨੰਦਰ ਨੂੰ ਨਹੀਂ ਹੈ ਗ੍ਰੰਥ ਪੜ੍ਹ ਲਓ ਉਹਨਾਂ ਦੇ ਮਨ ਨੇ ਦੱਸਿਆ ਕੀ ਹੈ ਉਹ ਸੜਕ ਸੰਨੰਦਰ ਨਾਰਦ ਮੁਨ ਸੇਖਾ ਤਨ ਪੀ ਤਨਵੇਂ ਮਨ ਨਹੀਂ ਪੇਖਾ ਉਹਨਾਂ ਨੇ ਦੇਖਿਆ ਤੁਸੀਂ ਸੋ ਦੇਖਣਾ ਇਹਨਾਂ ਕੈਟਾਗਰੀਆਂ ਦੇ ਸੰਤ ਨੇ ਸਾਰੇ ਕੋਈ ਸ਼ਿਵ ਜੀ ਨੂੰ ਬਲੌਂਗ ਕਰਦਾ ਹੋਊਗਾ ਕੋਈ ਸੜਕ ਸੰਨੰਦਰ ਨੂੰ ਬਲੌਂਗ ਕਰਦਾ ਹੋਊਗਾ ਤੇ ਉਧਰੋਂ ਆਏ ਹੋਏ ਨੇ ਸਾਰੇ ਹੋਰ ਕਿਤੋਂ ਨਹੀਂ ਪੈਦਾ ਹੋਏ ਨੇ ਤੇ ਇਹ ਦੱਸਣ ਕਿੱਥੋਂ ਪੈਦਾ ਹੋਏ ਨੇ ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਪਿੱਛੋਂ ਸਾਡੀ ਕਿੱਥੋਂ ਆਉਂਦੀ ਹੈ ਸਾਡੀ ਮੂਹੀ ਜਾਤ ਕੋਲ ਹੈਗੀ ਇਹਨਾਂ ਨੂੰ ਇਹ ਵੀ ਨਹੀਂ ਸਮਝ ਹੈਗੀ ਗੁਰਬਾਣੀ ਦੋਏ ਦੋਵੇਂ ਕੈਟਾਗਰੀਆਂ ਨੇ ਜਾਂ ਤਾਂ ਵਿਸ਼ਨੂੰ ਦੇ ਭਗਤ ਨੇ ਜਾਂ ਸ਼ਿਵ ਜੀ ਦੇ ਨੇ ਸ਼ਿਵ ਜੀ ਦੇ ਵੀ ਕਈ ਕੈਟਾਗਰੀਆਂ ਹੋ ਗਈਆਂ ਵਿਸ਼ਨੂੰ ਵਾਲਿਆਂ ਦੀ ਵੀ ਕਈ ਰਾਹ ਜਾ ਕੇ ਕੈਟਾਗਰੀਆਂ ਹੋ ਗਈਆਂ ਸੰਤ ਨੰਦਨ ਸੰਤ ਕੁਮਾਰ ਇਹ ਜਿਹੜੇ ਨੇ ਔਰ ਸਨਾਤਨ ਇਹ ਚਾਰ ਤਾਂ ਬ੍ਰਹਮਾ ਦੇ ਨੇ ਚਾਰੇ ਜੋਗ ਮਤ ਵਾਲਿਆਂ ਦੇ ਨੇ ਪਹਿਲਾਂ ਫਿਰ ਕਹਾ ਕਿੰਨੇ ਉਹਨਾਂ ਦੇ ਬਾਰੇ ਪੰਥ ਅਲੱਗ ਹੋ ਗਏ ਉਹਨਾਂ ਚਾਹੀ ਪੰਥੀ ਅਲੱਗ ਹੈ ਇਹਨਾਂ ਦੀਆਂ ਗਾਹ ਮੂਹੀ ਹੋਈ ਹੋਈ ਨੇ ਮੂੜ ਦੋਏ ਦਾ ਨੇ ਦੋਏ ਵਿਚਾਰ ਰਾਵਾ ਨੇ ਮੋਨੀ ਵਿਗੁੱਤਾ ਮੋਨੀ ਵਿਗੁੱਤਾ ਤੂੰ ਜਾਗੇ ਗੁਰਬਿਨ ਸੁਣਤਾ ਜੇ ਤੂੰ ਚੁੱਪੇ ਕਰ ਗਿਆ ਬੋਲਦਾ ਹੀ ਨਹੀਂ ਤੂੰ ਸਮਝ ਜਾਇਆ ਸੰਸਾਰ ਜਾਇਆ ਹੈ ਤੇਰੀ ਤਾਂ ਗਿਲਟੀ ਹੋ ਸੰਸਾਰ ਜੋ ਤਾਂ ਆਪਣੇ ਆਪ ਸੰਸਾਰ ਦੇ ਵੀ ਹੋ ਗਿਆ ਜਿਉਂਦਾ ਹੀ ਤੂੰ ਤਾਂ ਖੋ ਗਿਆ ਤੁਸੀਂ ਬੋਲਦੇ ਸੀ ਖੋ ਗਿਆ ਬਿਲਕੁਲ ਖਤਮੇ ਹੋ ਪਰ ਗਿਆਨ ਦੇ ਬਿਨਾ ਸੁੱਤਾ ਕਿਵੇਂ ਜਾਗੇਗਾ ਮੋਹਰੀ ਰਹਿ ਕੇ ਨਹੀਂ ਜੋ ਬੋਲ ਮਤਲਬ ਆ ਮੋਹਰੀ ਰਹਿ ਕੇ ਗਿਆਨਵਾਨ ਨਹੀਂ ਹੋ ਸਕਦਾ ਗਿਆਨਵਾਨ ਹੋਵੇਗਾ ਉਪਦੇਸ਼ ਨਾਲ ਕੋਈ ਉਪਦੇਸ਼ ਐਸਾ ਹੋਵੇ ਜਿਹੜਾ ਤੈਨੂੰ ਸੁੱਤੇ ਨੂੰ ਜਗਾ ਦੇਵੇ ਗਿਆਨ ਹੈ ਜਾਂ ਚਾਹੀਦਾ ਜਿਹੜਾ ਸੁੱਤੇ ਨੂੰ ਜਗਾ ਦੇਵੇ ਗਿਆਨ ਤਾਂ ਸਾਰੇ ਹੀ ਨੇ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸੰਖਾ ਪ੍ਰਕਾਸ਼ ਦੇ ਗ੍ਰੰਥ ਨੇ ਸਾਰੇ ਗ੍ਰੰਥਾਂ ਦੇ ਗਿਆਨ ਹੈ ਪਰ ਗਿਆਨ ਪ੍ਰਵਾਨ ਦਰਗਾਹ ਉਹ ਹੈ ਜਿਹੜਾ ਸੁੱਤੇ ਨੂੰ ਜਗਾ ਦੇਵੇ ਜਿਹੜਾ ਸੰਸਾਰ ਨੂੰ ਸੁਪਨਾ ਸਾਬਤ ਕਰ ਦੇਵੇ ਜਾਂ ਜਾਗਿਆ ਸੁਪਨਾ ਜਦ ਬਣਨਾ ਸੰਸਾਰ ਤਾਂ ਪਹਿਲਾਂ ਪਹਿਲਾਂ ਕਹੀ ਜਾਏ ਜਾਵੇ ਸੁਪਨਾ ਨਹੀਂ ਹੈ ਮੰਨਣ ਚ ਆਰ ਕਹਿਣ ਚ ਫਰਕ ਹੈ ਇੱਕ ਤਾਂ ਸੁਪਨਾ ਦੇਖ ਲੈਣਾ ਵੀ ਸੁਪਨਾ ਹਾਂ ਹੈ ਇੱਕ ਸੁਪਨਾ ਸੁਣ ਕੇ ਕਹਿ ਦੇਣਾ ਵੀ ਜਦ ਸੁਪਨੇ ਜੀ ਸੰਸਾਰ ਤਾਂ ਜਦ ਮਰ ਗਏ ਸੁਪਨਾ ਹੀ ਹੋ ਜਾਣਾ ਗੁਰ ਤਾਂ ਠੀਕ ਹੈ ਪਰ ਜਦ ਮਰ ਗਏ ਫਿਰ ਸੁਪਨਾ ਹੀ ਹੈ ਜਿਉਂਦੇ ਸੁਪਨਾ ਹੈ ਜਿਉਂਦੇ ਸੁਪਨਾ ਕਿਵੇਂ ਬਣੇ ਮਰੇ ਤੇ ਤਾਂ ਸੁਪਨਾ ਪਤਾ ਹੀ ਹੈ ਉਹ ਕਹਿੰਦੇ ਜਿੰਨਾ ਚਿਰ ਦੇਖ ਲਿਆ ਮਰ ਕੇ ਸੁਪਨਾ ਹੀ ਰਹਿ ਜਾਣਾ ਪਰ ਜਿਉਂਦੇ ਸੁਪਨਾ ਹੈ ਤਾਂ ਪੱਗ ਉਪੇ ਤਾਣਾ ਆਪਣਾ ਕੀਆ ਕਮਾਉਣਾ ਪੱਗ ਉੱਪੇ ਤਾਣਾ ਉਹ ਉਲਟੇ ਲੜਕਦੇ ਨੇ ਉੱਤੇ ਨੂੰ ਫੈਰ ਕਰਕੇ ਦੇਖੋ ਇੱਥੇ ਪੱਗ ਉੱਪੇ ਤਾਣਾ ਸਿੱਧੀ ਗੱਲ ਹੈ ਉੱਥੇ ਜਿਹੜਾ ਗਰਭ ਚ ਕਿਹਾ ਹੈ ਭਗਤੀ ਜਦ ਕਰਦਾ ਹੈ ਤਪ ਉਰਦ ਤਪ ਸਿਰ ਥੱਲੇ ਕਰ ਉਤਰੋ ਨਹੀਂ ਉਰਦ ਤਪ ਕਰਤਾ ਉਰਦ ਤਪ ਨੂੰ ਆ ਪੱਗ ਉੱਪੇ ਤਾਣਾ ਬਣਾ ਲਿਆ ਇਹਨਾਂ ਪੱਗ ਉੱਪੇ ਤਾਣਾ ਹੋਰ ਗੱਲ ਹੈ ਉਰਦ ਤਪ ਕਰਤਾ ਹੋਰ ਗੱਲ ਹੈ ਉਹ ਤਾਂ ਤਪ ਕਰਦਾ ਤਪਤਾ ਕਰਦਾ ਪਰ ਕਰਦਾ ਪੁੱਠਾ ਮਾਇਆ ਨਾਲ ਜੋੜਿਆ ਦਿਖਾਉਣ ਮਾਇਆ ਨੂੰ ਟੁੱਟਣ ਵਾਲਾ ਤਪ ਕਰਨਾ ਦਾ ਤਪ ਕਿਉਂ ਕਰ ਰਿਹਾ ਮਾਇਆ ਨਾਲ ਜੁੜਨ ਵਾਲਾ ਮਾਇਆ ਨਾਲ ਜੁੜਨ ਵਾਲਾ ਤਾਂ ਕਰ ਰਿਹਾ ਕਿ ਮਾਇਆ ਨਾਲ ਸਰੀਰ ਦੇ ਬਿਨਾ ਮਾਇਆ ਨੂੰ ਟੁੱਟ ਨਹੀਂ ਹੁੰਦਾ ਲੱਕੜੀ ਦਾ ਦਸਤਾ ਪਾਇਆ ਪਹਾੜੀ ਦੀ ਲੱਕੜੀ ਕੱਟਣ ਵਾਸਤੇ ਹੀ ਪਾਇਆ ਪਹਾੜੀ ਦਾ ਬਾਹਾਂ ਪੈ ਨਾ ਲੱਕੜ ਦਾ ਫੇਰ ਜ਼ਿਆਦਾ ਵੱਡੂਗੀ ਪਾਣੀ ਇਹ ਸਰੀਰ ਚ ਮਾਇਆ ਦਾ ਸਰੀਰ ਮਾਇਆ ਦਾ ਦਸਤਾ ਤਾਂ ਪਾਇਆ ਕੂੜ ਛਰਾ ਮੁੱਠਾ ਗੁਰਦਾਰ ਇਹਦਾ ਸਰੀਰ ਦਾ ਮੁੱਠਾ ਹੀ ਆ ਦਸਤਾ ਹੀ ਆ ਨਾ ਪਰ ਸਿਆਪਾ ਛਰਾ ਕੂੜ ਦਾ ਹੋ ਗਿਆ ਪੂਰੇ ਜਿਹੜਾ ਮਾਨਾ ਕੂੜਾ ਨਾ ਹਾਲੇ ਛਰਾ ਮਨ ਬਣਿਆ ਹੋਇਆ ਕੂੜ ਛਰਾ ਮੁੱਠਾ ਰੂਪੇ ਉਹ ਜਿਹੜਾ ਸੀ ਨਾ ਟੱਪ ਉਰਦ ਉਰਦ ਦੀ ਲੋੜ ਸੀ ਉਹ ਤਾਂ ਲੋੜ ਏ ਸੀ ਪਰ ਟੱਪ ਕਰਦਾ ਸੀ ਸੁਰਤ ਮਿਲੀ ਹੋਈ ਸੀ ਸ਼ਬਦ ਨਾਲ ਪ੍ਰਾਪਤੀ ਸੀ ਉਹ ਵੀ ਪ੍ਰਾਪਤੀ ਮਾਇਆ ਦੀ ਪ੍ਰਾਪਤੀ ਹੈ ਜਰਮ ਜੋਰ ਕੁਝ ਨਹੀਂ ਸਰੀਰ ਦੀ ਪ੍ਰਾਪਤੀ ਹੈ ਮਾਇਆ ਦੀ ਪ੍ਰਾਪਤੀ ਜਿੱਥੇ ਹੁੰਦੀ ਹੈ ਉਹਨੂੰ ਸਭ ਹੁਣ ਉਹ ਉਲਟਾ ਕਰਨਾ ਹੁਣ ਸਰੀਰ 9-20 ਡਿਫਰੈਕਟ ਹੋਣਾ ਜਿਉਦੇ ਹੀ ਸਰੀਰ ਤਿਆਗਣਾ ਉਹਨੂੰ ਤਪ ਹੋਰ ਚੀਜ਼ ਹੈ ਤਾਂ ਗੁੱਪੇ ਦਾਣਾ ਹੋਰ ਚੀਜ਼ ਇਹ ਜਿਹੜਾ ਤਪ ਹੈ ਨਾ ਉੱਠਾ ਕਰਦੇ ਨੇ ਲਟਕ ਕੇ ਇਹਨੂੰ ਕਹਿੰਦੇ ਨੇ ਪੱਗ ਉੱਪੇ ਤਾਣਾ ਅਲੱਗ ਲਫ਼ਜ਼ ਵਰਤੇ ਨੇ ਨਾ ਇਹਦੇ ਵਾਸਤੇ ਉਹਦੇ ਵਾਸਤੇ ਅਲੱਗ ਸ਼ਬਦ ਵਰਤੇ ਨੇ ਦੋਹਾਂ ਦੇ ਅਰਥ ਇੱਕ ਕਰਤੇ ਵਿਦਵਾਨਾਂ ਨੇ ਕਰਤੇ ਨਾ ਇਹ ਤੋਂ ਪਤਾ ਲੱਗਦਾ ਗਲਤ ਕੀਤੇ ਨੇ ਕੁੱਪੇ ਤਾਣਾ ਉੱਪਰ ਨੂੰ ਪੈਰ ਨੇ ਥੱਲੇ ਨੂੰ ਤਣੇ ਹੋਏ ਨੇ ਪੈਰ ਉੱਤੇ ਸਿੱਧੇ ਤਣੇ ਜਾਂ ਲੜਕਣਾ ਉੱਤੋਂ ਤੜਦੇ ਜਾਣੇ ਨੇ ਪੈਰ ਉੱਥੇ ਸਿਰ ਪੈਰਾਂ ਦੇ ਉੱਤੇ ਹੈ ਉੱਪਰ ਹੀ ਤਾਣਾ ਹੈ ਪੈਰ ਉੱਪਰ ਤਾਣਾ ਆਪਣਾ ਕੀਆ ਕਮਾਉਣਾ ਆਪਣਾ ਕੀਆ ਕਮਾਉਣਾ ਕਮਾਈ ਕਰ ਰਿਹਾ ਆਪਣੀ ਮਰਜ਼ੀ ਦੀ ਕਮਾਈ ਕਰ ਰਿਹਾ ਆਪਣਾ ਗਿਆ ਕਮਾਣਾ ਕਮਾਈ ਤਾਂ ਕਰ ਰਿਹਾ ਪਰ ਮਨਮਤ ਦੀ ਕਮਾਈ ਕਰ ਰਿਹਾ ਮਨਮਤ ਦੀ ਕਮਾਈ ਦਾ ਦਰਵਾਜ਼ਾ ਦੇ ਵਿੱਚ ਨਹੀਂ ਘੁੰਮਣਾ ਇੱਥੇ ਰੋਟੀ ਪਾਣੀ ਵਧੀਆ ਮਿਲੂ ਇੱਥੇ ਮਾਨ ਤਾਂ ਚੰਗੀ ਹੋ ਜੂ ਸੰਸਾਰ ਜਿਹਦਾ ਮਿਲੂਗਾ ਕੁਛ ਜੋ ਮਨ ਤਪ ਕਰਦਾ ਉਹਦਾ ਸੰਸਾਰ ਤਾਂ ਮਿਲਦਾ ਹੈ ਨਾ ਉਹਦਾ ਜ਼ਰੂਰ ਸੰਸਾਰੀ ਲੋਕਾਂ ਤੋਂ ਦਰਗਾਹ ਨਹੀਂ ਕੁਝ ਮਿਲਦਾ ਕਾ ਨਹੀਂ ਮਿਲਦਾ ਇੱਥੇ ਮਿਲਦਾ ਇੱਥੇ ਵਧੀਆ ਇੱਜ਼ਤ ਹੁੰਦੀ ਹੈ ਲੋਕਾਂ ਦੀ ਬੜੀ ਪੂਜਾ ਹੁੰਦੀ ਹੈ ਬੜਾ ਲੋਕ ਕਹਿੰਦੇ ਨੇ ਬੜਾ ਕੰਮ ਕਰਦਾ ਹੈ ਮਾਨਤਾ ਹੁੰਦੀ ਹੈ ਇੱਥੇ ਹੋ ਜਾਂਦੀ ਹੈ ਮਾਨ ਆ ਇਹ ਲੋਕ ਪ੍ਰਭਾਵਿਤ ਹੋ ਜਾਂਦੇ ਨੇ ਵੀ ਹਾਂ ਵੀ ਇਹ ਤਾਂ ਭਜਨ ਕਰਦਾ ਵੀ ਕੰਮ ਕਰਦਾ ਔਖਾ ਕੰਮ ਹੈ ਇਹਨਾਂ ਦੇ ਪ੍ਰਭਾਵ ਜ਼ਰੂਰ ਹਲਮਲ ਖਾਈ ਸਿਰ ਛਾਈ ਪਾਈ ਹਲਮਲ ਖਾਈ ਅਲਮਨ ਖਾਂਦੇ ਨੇ ਜਿਹੜੇ ਜੈਨੀਆਂ ਦੇ ਵਿੱਚੋਂ ਨੇ ਸਮਝੇ ਵਿਚਾ ਪਿਸ਼ਾਬ ਕਰਨਾ ਮਿੱਟੀ ਰਲਾ ਕੇ ਖਾ ਜਾਣਾ ਸੱਚਾਈ ਪਾਈ ਸੱਜਣੇ ਤਾਂ ਪਾਈ ਜਾਣਾ ਇਹ ਗੁਰਮਤਿਆਂ ਦੀ ਚੀਜ਼ਾਂ ਦੇ ਖਿਲਾਫ ਹੈ ਖਾਣੇ ਵਾਲੀ ਚੀਜ਼ ਜੋ ਪਰਮੇਸ਼ਰ ਨੇ ਦਿੱਤੀ ਹੈ ਸਰੀਰ ਵਾਸਤੇ ਫਿੱਟ ਹੈ ਕੋਈ ਖਾਣੀ ਚਾਹੀਦੀ ਫਿਰ ਇਹ ਚੀਜ਼ਾਂ ਨਹੀਂ ਖਾਣੀ ਚਾਹੀਦੀ ਉਲਟਾ ਕੰਮ ਨਹੀਂ ਕਰਨਾ ਚਾਹੀਦਾ ਆਪਣੀ ਮਰਜ਼ੀ ਦਾ ਪਰ ਭਾਈ ਗੁਰਦਾਸ ਨੇ ਗੁਰਨਾਨ ਤੇ ਬੜਤੀ ਉਲਟੀ ਗੱਲ ਕਹਿੰਦਾ ਅਰੇ ਦਾ ਆਕਾ ਆਹਾਰ ਕਰ ਰੋੜਾ ਦੀ ਗੁਰ ਕਰੀ ਬੁਝਾਈ ਦੇਖੋ ਇਹ ਤਾਂ ਆਖਰ ਦੀ ਬਾਤ ਕੀ ਲਿਖਿਆ ਹੋਇਆ ਉਹਨੇ ਭਾਈ ਗੁਰਦਾਸ ਨੇ ਉਲਟਾ ਗੁਰਨਾਨ ਤੇ ਲਾਤਾ ਕਿ ਇਹ ਆਪ ਹੀ ਇਹ ਕੰਮ ਕਰਦੇ ਰਹੇ ਕੀ ਉਹ ਭਾਈ ਗੁਰਦਾਸ ਦੀ ਬਾਰਾ ਹੋ ਸਕਦੀ ਹੈ ਤੇ ਬਿਲਕੁਲ ਨਹੀਂ ਹੈ ਹੈ ਉਹ ਨਹੀਂ ਭਾਈ ਗੁਰਦਾਸ ਦੀ ਬਾਰਾ ਉਹ ਜਿਹੜੇ ਲੋਕ ਸੀ ਜਿਨ੍ਹਾਂ ਨੇ ਨਾਨਕ ਕਹਿੰਦਾ ਗੁਰੂ ਸ਼ਬਦ ਹੈ ਮੇਰਾ ਆਦਮੀ ਗੁਰੂ ਹੁੰਦਾ ਨਹੀਂ ਨਾ ਮੈਂ ਕਿਸੇ ਦਾ ਗੁਰੂ ਆ ਨਾ ਕੋਈ ਮੇਰਾ ਗੁਰੂ ਹੈ ਸਭ ਦਾ ਗੁਰੂ ਪਰਮੇਸ਼ਰ ਹੈ ਉਹ ਦਸਮ ਪਾਸ਼ਾ ਨੇ ਕਹਿਤਾ ਆਦਮ ਤੇ ਕਹਿ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਜਿਵੇਂ ਭਗਤਾਂ ਦੀ ਗੱਲ ਕਹੀ ਹੋਈ ਸਾਰਿਆਂ ਦੇ ਲਾਗੂ ਹੈ ਜਿਵੇਂ ਦਸਮ ਪਾਸ਼ਾ ਦੀ ਗੱਲ ਕਹੀ ਸਾਰਿਆਂ ਦੇ ਲਾਗੂ ਸ਼ਬਦ ਗੁਰੂ ਨਾਨਕ ਦਾ ਗੁਰੂ ਹੈ ਸਿੱਖਾਂ ਦਾ ਵੀ ਗੁਰੂ ਸ਼ਬਦ ਹੈ ਸਾਡਾ ਵੀ ਗੁਰੂ ਸ਼ਬਦ ਹੈ ਤੇ ਸਾਡਾ ਸ਼ਬਦ ਗੁਰੂ ਹੈ ਪਰ ਐਸੀ ਸ਼ਰਾਰਤ ਕੀਤੀ ਨਾਨਕ ਨੂੰ ਗੁਰੂ ਬਣਾਤਾ ਕਿਉਂਕਿ ਉਹਨਾਂ ਨੇ ਆਦਮੀ ਨੂੰ ਗੁਰੂ ਜਿਹੜਾ ਸੀ ਉਹਨਾਂ ਦੀ ਪਰੰਪਰਾ ਸੀ ਨਾ ਨੂੰ ਰੱਖੀ ਇਹਨਾਂ ਦੇ ਹਲਕ ਚ ਗੱਲ ਸੀ ਇੱਕ ਵਾਰ ਇਹਨਾਂ ਦੇ ਬਣਾ ਲਈ ਇੱਕ ਵਾਰ ਵੀ ਆਦਮੀ ਬਿਨਾਂ ਗੁਰੂ ਹੁਣ ਔਖਾ ਹੋ ਗਿਆ ਬਹੁਤ ਨਾ ਮੰਨਣਾ ਚਾਹੇ ਗੁਰਬਾਣੀ ਵੀ ਕਹਿ ਰਹੀ ਹੈ ਹੁਣ ਮੰਨਣ ਨੂੰ ਤਿਆਰ ਨਹੀਂ ਉਹ ਕਹਿੰਦੇ ਕਿਵੇਂ ਕਹੀਏ ਕਿਹੜੇ ਪੂਰਾ ਕਹੀਏ ਉਹ ਮੂਨਾ ਕਹੋ ਜਿਹੜੇ ਮੂੰਹ ਨਾਲ ਲੈਣਾ ਦੇਵੀ ਛੱਡ ਕੇ ਦੂਏ ਲੋਟ ਚਲਾ ਗਿਆ ਉਸੇ ਮੂਨਾ ਕਹੋ ਗੁਰੂ ਅਮਰਦਾਸ ਕਰਦਾ ਨੂੰ ਮੰਨਦਾ ਸੀ ਉਲਟ ਗਿਆ ਜੇ ਉਲਟ ਜਾਓਗੇ ਡਰ ਜਾਓਗੇ ਜੇ ਨਹੀਂ ਉਲਟੋਗੇ ਜਾਓਗੇ ਫਿਰ ਸਿੱਧੇ ਕਿਥੇ ਜਾਓਗੇ ਜੋ ਭੋਗੋ ਪਰਮੇਸ਼ਰ ਉਚਰੈ ਤੇ ਸਭ ਨਰਕੁੰਡ ਵਿੱਚ ਪਰੇ ਗੁਰੂ ਪਰਮੇਸ਼ਰ ਹੈ ਹੋਰ ਕੋਈ ਨਹੀਂ ਗੁਰੂ ਹੈ ਸੰਸਾਰ ਬਾਹਮਣ ਗੁਰੂ ਬਣਿਆ ਸੀ ਜਗਤ ਦਾ ਬਾਹਮਣ ਗੁਰੂ ਹੈ ਜਗਤ ਦਾ ਸਾਰਿਆਂ ਦਾ ਗੁਰੂ ਬਾਹਮਣ ਹੈ ਲੇਕਿਨ ਗੋਰਖਨਾਥ ਸਾਰਿਆਂ ਦਾ ਗੁਰੂ ਨਹੀਂ ਹੈ ਗੋਰਖਨਾਥ ਵੀ ਗੁਰੂ ਹੈ ਬਹੁਤਾ ਬਾਹਮਣ ਵੀ ਗੁਰੂ ਪਹੁੰਚਦਾ ਕੈਟਾਗਰੀਆਂ ਦੋਰੇ ਨੇ ਪਰ ਉਹਦਾ ਸਿਰਫ ਉਹਦਾ ਗੁਰੂ ਕਹੁੰਦਾ ਜਿਹਦੇ ਕੰਨ ਪਾੜ ਲੈਂਦਾ ਜਿਹਨੂੰ ਜੋਗ ਦੇ ਦਿੰਦਾ ਉਹਦਾ ਗੁਰੂ ਦਾ ਬਾਕੀ ਕਹਿੰਦਾ ਗੁਰੂ ਨਹੀਂ ਬੋਲ ਜਿਹੜਾ ਉਹਦਾ ਚੇਲਾ ਹੈ ਜਿਹਨੂੰ ਜੋਗ ਦਿੰਦਾ ਮਹਿਜ਼ ਉਹਦਾ ਗੁਰੂ ਹੈ ਬਾਪੜ ਕਹਿੰਦਾ ਆ ਜਿਹਦਾ ਕੋਲ ਸਾਡੀ ਦੁਕਾਨਾਂ ਜੋ ਮਰਜੀ ਸਰਜਾ ਲੋਹਾ ਚਾਹੀਦਾ ਹੈ ਤਾਂ ਤਾਂ ਕੁਝ ਵੀ ਹੈ ਮੇਰਾ ਤਾਂ ਸਭ ਵਿਕਦਾ ਹੈ ਇੱਥੇ ਨਹੀਂ ਕੋਈ ਰੌਲਾ ਹੈ ਦੀਨ ਹੈ ਜਿਸ ਦੀ ਚਾਦਰ ਜੋ ਵੀ ਕੁਝ ਹੈ ਅਗਲਾ ਆਪੇ ਕਰ ਲੂਗਾ ਇੱਥੇ ਸਭ ਚੱਲਦਾ ਆਪਣੇ ਕੋਲ ਸਭ ਚੱਲਦਾ ਸਭ ਹਿੰਦੂ ਹੈ ਜੈਨੀ ਕਹਿੰਦੇ ਨੇ ਅਸੀਂ ਹਿੰਦੂ ਨਹੀਂ ਉਹ ਕਹਿੰਦੇ ਨਹੀਂ ਇਹ ਵੀ ਹਿੰਦੂ ਨੇ ਸਿੱਖ ਕਹਿੰਦੇ ਅਸੀਂ ਹਿੰਦੂ ਨਹੀਂ ਉਹ ਕਹਿੰਦੇ ਵੀ ਹਿੰਦੂ ਨੇ ਤੁਸੀਂ ਕਹੀ ਜਾਓ ਅਸੀਂ ਹਿੰਦੂ ਨਹੀਂ ਪਰ ਹਿੰਦੂ ਹੀ ਹੋ ਤੁਸੀਂ ਸਾਰੇ ਸਵਾਇ ਮੁਸਲਮਾਨਾਂ ਦੇ ਕਿਸੇ ਨੂੰ ਨਹੀਂ ਹੋਰ ਕਹਿੰਦੇ ਸੀ ਦੋਨੋਂ ਨੂੰ ਕਹਿੰਦੇ ਉਹਨਾਂ ਨੂੰ ਨਹੀਂ ਕਹਿੰਦੇ ਹੋਰ ਸਾਰੇ ਨੂੰ ਕਹਿੰਦੇ ਨੇ ਬਾਕੀ ਸਭ ਨੂੰ ਕਹਿੰਦੇ ਨੇ ਉਹ ਤੁਸੀਂ ਕਹੀ ਜਾਂਦੇ ਹੈ ਕਿ ਕੀ ਪਰ ਬੋਧੀ ਕਹਿਣਾ ਸੀ ਹਿੰਦੂ ਨਹੀਂ ਮੈਂ ਨਹੀਂ ਇਹ ਵੀ ਹਿੰਦੂ ਹੈ ਸਮਝਿਆ ਜੀ ਉਹ ਸਿਰ ਮੁਸਲਮਾਨ ਨਹੀਂ ਕਿਉਂ ਇਹਨਾਂ ਦਾ ਕੋ ਜਿਹੜਾ ਗਊ ਮੰਦੇ ਮੰਨਦੇ ਹੋ ਵਾਲੇ ਗੌਰੂ ਨੂੰ ਨਹੀਂ ਮੰਨਦੇ ਬਾਕੀ ਸਾਰੇ ਗਊ ਤੇ ਹੱਕ ਜਨੇ ਉਹ ਨਹੀਂ ਮੰਨਦੇ ਅਜੇ ਕੋਈ ਨਾ ਕੋਈ ਫਾਰਮੂਲਾ ਜਿਹੜਾ ਗੌਰੂ ਮੰਨਦਾ ਹੈ ਵੀ ਗੌਰੂ ਹੱਤਿਆ ਨਹੀਂ ਚਾਹੀਦੀ ਇਹ ਇਹਨਾਂ ਨੇ ਇੰਦੀ ਗੱਲ ਤੇ ਜਿਹੜਾ ਸਹਿਮਤ ਹੋ ਹਿੰਦੂ ਨੇ ਹੋਰ ਜੋ ਮਰਜ਼ੀ ਕਹੀ ਜਾਣ ਬਾਕੀ ਠੀਕ ਹੈ ਇਹ ਗਊ ਦੇ ਜਾਇਦ ਨੇ ਨਾ ਸਾਰੇ ਜਿਹੜੇ ਗਊ ਨੂੰ ਮਾਤਾ ਮੰਨਦੇ ਨੇ ਗਊ ਪੂਤਾ ਕੇ ਹੈ ਗੁਰਬਾਣੀ ਜੀ ਗਊ ਪੂਤਾ ਦੇ ਤਰ ਨੇ ਗਊ ਪੂਤ ਕਹੇ ਨੇ ਨਾ ਉਹ ਬੱਚੇ ਨਹੀਂ ਆਣਾ ਬੱਚੇ ਨਹੀਂ ਹੈ ਗਊ ਦੇ ਜਾਇਦ ਨੇ ਜਿਹੜੇ ਦੂਏ ਕੋਈ ਨਾ ਉਪਦੇਸ਼ ਆਦਮੀ ਨੂੰ ਆ ਉਪਦੇਸ਼ ਬੱਚੇ ਨੂੰ ਉੱਥੇ ਗਊ ਪੂਤਾ ਤਰ ਪੰਥੀ ਚੱਕਰ ਜੋਏ ਹੈ ਚੌ ਵਿਛੋੜਾ ਹੋਇਆ ਨਾ ਜੇ ਸਾਵਣ ਕਹਿੰਦੇ ਵਰਸਦਾ ਚਾਰ ਜਣੇ ਨੂੰ ਵਿਛੋੜਾ ਹੁੰਦਾ ਇੱਕ ਤਾਂ ਕਹਿੰਦੇ ਬੱਚੇ ਨੂੰ ਜੇ ਬੱਚਾ ਸਾਲ ਦਾ ਡੇਢ ਸਾਲ ਦਾ ਹੋਵੇ ਫਿਰ ਤਾਂ ਵਿਛੋੜਾ ਨਹੀਂ ਹੁੰਦਾ ਬੱਚਾ ਨਾਲੇ ਜਾਂਦਾ ਚੋਗਣ ਫਿਰ ਕਹਿੰਦਾ ਬੱਚਾ ਨਹੀਂ ਰਿਹਾ ਉਹ ਛੋਟੇ ਨੂੰ ਨਹੀਂ ਹੋਊ ਜਿਹੜਾ 2000 ਮਹੀਨੇ ਦਾ ਦੁੱਧ ਚੁੱਕਦਾ ਹੈ ਜੇ ਸਾਲ ਦਾ ਹੋ ਗਿਆ ਬੱਚਾ ਦੁੱਧ ਚੁੱਕਦਾ ਹੀ ਨਹੀਂ ਹੈ ਹੁਣ ਉਹ ਫਿਰ ਤਾਂ ਇਕੱਠੇ ਹੀ ਉਹਦੇ ਹੁੰਦੇ ਨੇ ਵਿਛੜਾ ਕਿੱਥੇ ਹੈ ਪੁੱਤਾਂ ਨੂੰ ਆਇਆ ਹੈ ਇਹਨਾਂ ਦੇ ਜਿਹੜੇ ਪੁੱਤ ਨੇ ਨਾ ਜਦ ਸੱਚ ਪ੍ਰਗਟ ਹੁੰਦਾ ਧਰਮ ਇਹ ਬਹੁਤ ਸਾਰੇ ਛੱਡ ਕੇ ਇਹ ਧਰਮ ਸਿਆਰ ਕਰ ਲੈਂਦੇ ਨੇ ਉਦੋਂ ਉਸ ਮਤ ਨੂੰ ਆਪਣੀ ਮਾਂ ਨੂੰ ਵਿਛੋੜਾ ਹੋ ਜਾਂਦਾ ਨਾ ਜਿਹੜੀ ਮਤ ਪਹਿਲੀ ਹੈ ਨਾ ਮਾਂ ਉਹਨੂੰ ਛੱਡ ਆ ਜਿਹੜੇ ਸਿੱਖ ਬਣੇ ਨੇ ਇਹ ਪੂਤ ਦੇ ਪਹਿਲਾਂ ਜਿਹੜੇ ਦਸ ਗੁਰੂ ਨਾਨਕ ਨੇ ਬਣਾਏ ਗੁਰੂ ਨਾਨਕ ਨੇ ਸਿੱਖ ਬਣਾਏ ਨੇ ਪੂਤ ਦੇ ਆਪੇ ਵਿਛੋੜਾ ਹੋ ਗਿਆ ਅੱਡ ਹੋ ਗਿਆ ਉਹਨਾਂ ਨੂੰ ਉਹਨਾਂ ਨੇ ਗੁਰਮਤ ਨੂੰ ਮਾਂ ਮੰਨ ਲਿਆ ਉਹਨਾਂ ਦੇ ਦੇਵੀਆਂ ਨੂੰ ਮੰਨਣ ਤੇ ਹਟ ਗਏ ਦੇਵੀਆਂ ਜਿਹੜੀ ਮਾਤਾ ਸੀ ਉਹਨੂੰ ਹਟ ਕੇ ਨਾ ਮੰਨਣ ਤੇ ਮਾਤਾ ਨੂੰ ਮਾਤਾ ਮੰਨ ਲਿਆ ਆਤਮਾਤਾ ਸੰਤੋਖ ਪਿਤਾ ਉਹ ਇਹਨਾਂ ਨੂੰ ਉਹ ਗੱਲ ਇਹ ਗੱਲ ਕਹੀ ਹੋਈ ਹੈ ਹੁਣ ਸਾਰੀਆਂ ਜਿੱਥੇ ਇਹ ਜਾਂ ਕੁਝ ਹੁੰਦਾ ਨਾ ਉੱਥੇ ਪੁੱਛਣ ਵਾਲੀ ਗੱਲ ਡੁੱਬੀ ਹੁੰਦੀ ਹੈ ਸਭ ਜ਼ਿਆਦਾ ਗੱਲ ਸੌਖੀ ਕਹੀ ਹੁੰਦੀ ਹੁੰਦੀ ਹੈ ਕੁਝ ਭੇਦ ਹੁੰਦਾ ਜ਼ਿਆਦਾ ਡੁੱਬਾ ਗੱਲ ਤਾਂ ਸਾਦੀ ਜੀ ਕਹੀ ਹੁੰਦੀ ਹੈ ਦੇਖਣ ਨੂੰ ਉਹ ਸਾਦੀ ਨਹੀਂ ਹੁੰਦੀ ਜਿਆਦਾ ਡੂੰਘੀ ਹੁੰਦੀ ਹੈ ਉਸ ਵਜ੍ਹਾ ਜਾ ਕੇ ਨਿਰਦਨਾ ਨਿਰਦਨ ਕੌਣ ਹੁੰਦਾ ਜਿਹਦੇ ਵੱਲ ਨਾਮ ਦਾ ਨਾ ਹੋ ਗੋਬੂਦ ਹੁੰਦੇ ਨਿਰਦਨ ਦੇ ਵਿਚਾਰੇ ਘਰ ਕੇ ਧੋਣਾ ਪੱਥਰ ਪੂਜਾ ਜੋ ਕਰ ਦਿੰਦੇ ਨਾਮ ਦਾ ਭੁੱਲਦਾ ਸੰਸਾਰੀ ਪਦਾਰਥਾਂ ਦੀ ਗੱਲ ਕਰਦੇ ਨੇ ਦੇਵੀ ਦੇਵਤੇ ਸੰਸਾਰੀ ਪਦਾਰਥ ਜਾ ਕੇ ਮੰਗਦੇ ਨੇ ਮਨੋ ਕਾਮਨਾ ਦੀ ਗੱਲਾਂ ਕਰਦੇ ਨੇ ਨਾਮ ਦੀ ਗੱਲ ਕਰਦੇ ਹੀ ਨਹੀਂ ਉਹ ਇਸ ਕਰਕੇ ਦਰਦਨ ਹੁੰਦੇ ਹੀ ਹੁੰਦੇ ਨੇ ਮੂਰਖ ਅੰਧੇ ਪੱਤ ਗਵਾਈ ਅਨਮਨ ਖਾਈ ਸਿਰ ਛਾਈ ਪਾਈ ਅਨਮਨ ਖਾਈ ਨਾਨਕ ਦੇ ਨਾਲ ਜੋੜਤਾ ਨਾਨਕ ਨੇ ਉਹ ਜੋ ਗੱਲਾਂ ਤੇ ਗੁਰਮਤਿ ਖਲਾਫ ਹੈ ਸਾਰੀਆਂ ਇਹਨਾਂ ਨੇ ਵਾੜੀਆਂ ਨੇ ਲਿਆ ਕੇ ਇਹ ਗੱਲ ਦਾ ਧਿਆਨ ਕਰਨਾ ਚਾਹੀਦਾ ਸੀ ਵਿਦਵਾਨਾਂ ਨੂੰ ਵੀ ਇਹ ਵੜ ਕਿਉਂ ਗਈਆਂ ਇਹਨਾਂ ਨੂੰ ਬਾਹਰ ਕੱਢੀਏ ਬਾਪਾ ਨਾਲ ਨਫ਼ਰਤ ਕਰਨ ਦੀ ਲੋੜ ਨਹੀਂ ਹੈ ਸਾਨੂੰ ਕਿਸੇ ਨਾਲ ਵੀ ਨਫ਼ਰਤ ਕਰਨ ਦੀ ਲੋੜ ਨਹੀਂ ਅਸੀਂ ਆਪ ਮੰਨੀਆਂ ਨੇ ਸਾਰੀਆਂ ਗੱਲਾਂ ਕਸੂਰ ਸਾਡਾ ਨਹੀਂ ਹੈ ਬੋਲਣ ਦੇ ਹਟ ਜਾਓ ਸਾਡਾ ਮੁੰਡਾ ਜਿਹਨੇ ਸ਼ਰਾਬ ਪੀਣ ਲੱਗਾ ਛੋਟੇ ਮੁੰਡੇ ਦਾ ਕਸੂਰ ਕਿਉਂ ਲੱਗਿਆ ਸਾਨੂੰ ਇਹ ਪਾੜਦਾ ਸਿੱਖਾਂ ਨੂੰ ਤੁਸੀਂ ਕਿਉਂ ਫੜਦੇ ਹੋ ਦੂਏ ਦੇ ਵੱਡਾ ਔਰ ਬੇਈਮਾਨੀਆਂ ਤੁਹਾਡੇ ਜਿਹੜੇ ਬੇਈਮਾਨੀ ਕਰਕੇ ਫੜਦੇ ਹੋ ਤੁਸੀਂ ਆਪਣੀ ਬੇਈਮਾਨੀ ਨੂੰ ਲੁਕਾਉਣ ਸਾਨੂੰ ਜੇ ਕਾਂਗਰਸ ਪਾੜਦੀ ਹੈ ਕਾਂਗ ਨੂੰ ਤੁਸੀਂ ਪੜ ਲਓ ਛੋਟੇ ਕੋ ਕਰਨ ਵਾਸਤੇ ਘੱਟ ਹੈ ਕਿਸ ਸ਼ਰਾਰਤੀ ਕਿਸੇ ਹਰਾਮੀ ਆਦਮੀ ਕਿਸ ਤਰੀਕੇ ਨਾਲ ਗੱਲ ਕਹਿੰਦੇ ਨੇ ਸ਼ੈਤਾਨ ਤੁਸੀਂ ਪੜ ਲਓ ਅਗਰ ਦੇਖੋ ਸੋ ਬਿਮਾਰ ਹੋ ਤੁਸੀਂ ਆਪ ਕੋਈ ਕਾਰਨ ਤੁਹਾਡੇ ਉਹ ਤੁਸੀਂ ਜਿੱਥੋਂ ਤੁਹਾਡੇ ਅੰਦਰ ਫਟਾਓ ਪੈਦਾ ਹੋਇਆ ਉਹ ਵਜ੍ਹਾ ਨੂੰ ਦੂਰ ਕਰੋ ਥੋੜੇ ਅੰਦਰ ਜਿਹੜੇ ਡਿਫਰੈਂਸਸ ਪੈਦਾ ਹੋਏ ਨੇ ਕਿਉਂ ਹੋਏ ਨੇ ਦੂਰ ਕਰੋ ਹੁਣ ਸਹੀ ਨਾ ਹੋਗੇ ਹੁਣ ਦੇ ਹੋਗੇ ਕਾਰਨ ਦੂਰ ਕਰੋ ਹੋਰੇ ਗੱਲ ਮਾਰਦੀ ਕੱਢ ਕੇ ਆਪਣੀ ਕਮਜ਼ੋਰੀ ਨੂੰ ਆਪਣੀ ਜਿਹੜੀ ਹੈ ਨਾ ਆਪਣੇ ਆਪਣਾ ਨੂੰ ਛਪਾਉਣ ਵਾਸਤੇ ਦੂਏ ਦੇ ਦੋਸ਼ ਵੜ ਤੁਸੀਂ ਕਿਉਂ ਸਕਦੇ ਜਦੋਂ ਤੁਸੀਂ ਗਿਆਨਵਾਨ ਘੱਟ ਹੋ ਤੁਹਾਡੇ 'ਚ ਕਮਜ਼ੋਰੀਆਂ ਨੇ ਤੁਹਾਡੇ ਜਿਹਾ ਗੱਲ ਘੱਟ ਹੈ ਉਹ ਤੁਹਾਨੂੰ ਪਾੜ ਸਕਦੇ ਨੇ ਤੁਸੀਂ ਉਹਨਾਂ ਨੂੰ ਪਾੜ ਨਹੀਂ ਸਕਦੇ ਧਰਮ ਤੁਹਾਡੇ ਕੋਲ ਵਧੀਆ ਹੈ ਅਗਲ ਤੁਹਾਡੇ ਕੋਲ ਘੱਟ ਹੈ ਧਰਮ ਤੁਹਾਡੇ ਕੋਲ ਬੇਈਮਾਨੀ ਦੇ ਖਿਲਾਫ ਹੈ ਬੇਈਮਾਨੀ ਤੁਹਾਡੇ ਜ਼ਿਆਦਾ ਕਹਦੇ ਇਧਰ ਨੂੰ ਕੋਈ ਨਹੀਂ ਉਹ ਤਾਂ ਅਸੀਂ ਛੱਡਣੀਆਂ ਨਹੀਂ ਉਹ ਤਾਂ ਲੈਣ ਹੋਈ ਰੱਖਣੀ ਹੈ ਇਹ ਪਾੜ ਨੇ ਸਾਨੂੰ ਚਲੋ ਇਸ ਕਰਕੇ ਉਹਨਾਂ ਨੇ ਸਾਰਾ ਉਹ ਸਾਡੇ 'ਚ ਗੱਲਾਂ ਬਾੜਤੀਆਂ ਜਿਹਨਾਂ ਤੋਂ ਗੁਰਬਾਣੀ ਖਿਲਾਫ ਸੀ ਉਹ ਸਾਰੇ ਕੰਮ ਕਰੀ ਫਿਰਦੇ ਨੇ ਝੂਠ ਸਾਡੇ 'ਚ ਬਾੜਤੀ ਬਾੜਤੀ ਨਾ ਹੱਥ ਨਹੀਂ ਲਾਉਣ ਦੇਣਾ ਦੂਏ ਨੂੰ ਉਹ ਸਾਡੇ 'ਚ ਬਾੜਤੀ ਆ ਹਾਠੇ ਹੋਗ ਸਾਡੇ 'ਚ ਬਾੜਤਾ ਨੰਗੇ ਪੈਰੀ ਫਿਰਨ ਵਾਲੇ ਸਾਡੇ ਹੈਗੇ ਨੇ ਰੱਟਣ ਯੋਗ ਵਾਲਾ ਫੇਰਨ ਵਾਲੇ ਸਾਡੇ ਹੈਗੇ ਨੇ ਗੁਰੂ ਕਹਾਉਣ ਵਾਲੇ ਸਾਡੇ ਹੈਗੇ ਨੇ ਕਿਹੜੀ ਚੀਜ਼ ਕਿਹੜੀ ਗੱਲ ਹੈ ਜਿਹੜੀ ਗੁਰਬਾਣੀ 'ਚ ਲਿਖੀ ਹੋਈ ਸੀ ਸਾਡੇ 'ਚ ਨਹੀਂ ਹੈ ਸਾਰੀਆਂ ਹੀ ਆਵੜੀਆਂ ਕਿਉਂ ਤੁਹਾਡੇ 'ਚ ਕਿਉਂ ਆਵੜੀਆਂ ਜੇ ਆਵੜੀਆਂ ਚਲੋ ਕਿਸੇ ਵੇਲੇ ਹੁਣ ਕੱਢ ਦਿਓ ਜਿਹਨਾਂ ਜਾਵੜੀਆਂ ਆਵੜੀਆਂ ਜੇ ਤੁਸੀਂ ਘਰ ਨਹੀਂ ਸੀ ਗਏ ਜੇ ਗਵਾਂਡੀਆਂ ਨੇ ਕੂੜਾ ਛੱਡ ਦਿੱਤਾ ਗਵਾਂਡੀਆਂ ਨਾਲ ਨਾ ਲੜੋ ਹੁਣ ਗਲਤੀ ਤਾਂ ਛੋਟੀ ਉਹਦੀ ਘਰ ਦੀ ਸੀ ਖਬਰਾਂ ਗਵਾਂਡੀਆਂ ਨੇ ਛੱਡਿਆ ਕਿਸੇ ਹੋਰ ਨੇ ਤਾਂ ਵੀ ਗਵਾਂਡੀਆਂ ਨਾਲ ਲੜ ਪੈਣ ਕੀ ਪਤਾ ਕਿਹਨੇ ਛੱਡਤਾ ਥੋੜੇ ਸਾਹਮਣੇ ਛੱਡਣਗੇ ਫਿਰ ਦੇਖੀ ਜਾਓ ਤੁਸੀਂ ਗੈਰ ਹਾਜ਼ਰ ਸੀਗੇ ਧਿਆਨ ਦਿੱਤਾ ਨਹੀਂ ਕਿਤੋਂ ਆ ਗਿਆ ਕੂੜਾ ਕਿਵੇਂ ਆਇਆ ਤੁਸੀਂ ਉਹਨੂੰ ਸਾਫ਼ ਕਰ ਦਿਓ ਗਾਲੂ ਨਾ ਡੇੜ ਦੋ ਗਾਲੂ ਨਾ ਡੇੜ ਦੋ ਤੁਸੀਂ ਉਹਨਾਂ ਨੂੰ ਸਫਾਈ ਦੇ ਹੱਥ ਪਾਓ ਉਹਨਾਂ ਦੇ ਬੰਦੇ ਨੂੰ ਸਫਾਈ ਦੇ ਹੱਥ ਪਾਓ ਸਮਾ ਸਫਾਈ ਕਰਦੇ ਨੇ ਦੇ ਦੇਖੇ ਦਾ ਉਹਨਾਂ ਘਰ ਚ ਐਨੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਤੇ ਮੂਰ ਕੰਦੇ ਪੱਤ ਗਵਾਈ ਹੋਰ ਕੰਦੇ ਪੱਤ ਗਵਾਈ ਇਹਦੀ ਗੁਰਬਾਣੀ ਆਫੈਂਸਿਵ ਹੈ ਹਮਲਾ ਕਰਦੀ ਹੈ 12 ਨੇ ਸਾਡੇ ਕੋਲ 22 ਲਿਖੀ ਹੋਈਆਂ ਗੁਰਬਾਣੀ 'ਚ ਬਾਹਰ ਦਾ ਮਤਲਬ ਹਮਲਾ ਸਾਰੀਆਂ ਮੱਤਾਂ ਦੇ ਧਾਵਾ ਬੋਲਦੀ ਹੈ ਗੁਰਬਾਣੀ ਗੁਰਮਤ ਅੱਜ ਅਸੀਂ ਡਿਫੈਂਸ ਬਣ ਸਕ ਇਹਦਾ ਹਰੇਕ ਮੱਤ ਤੇ ਧਾਵਾ ਬੋਲ ਸਕਦੇ ਅੱਜ ਸਾਡੇ ਦੇ ਧਾਵੇ ਹੋ ਰਹੇ ਨੇ ਅਸੀਂ ਡਿਫੈਂਸ ਹੋ ਰਹੇ ਅਸੀਂ ਜਿਹਨਾਂ ਉਪਚਾਰਚਾ ਨਹੀਂ ਹੋਣ ਦੇਣੀ ਕਿਉਂ ਕਹਤੇ ਕਰੋ ਅਸੀਂ ਜੀ ਖਾਣਾ ਨਹੀਂ ਲੱਗਣਾ ਕਿਉਂ ਆਪਣਾ ਪ੍ਰਵਾਨ ਨਹੀਂ ਕੋਈ ਰਿਹਾ ਆਪਣਾ ਨਹੀਂ ਰਿਹਾ ਕੋਈ ਇਹ ਰਿਵਰ ਦੇ ਵੀ ਅਸੀਂ ਸਿੱਖੀ ਗਈ ਸਾਡੇ ਕੋਲ ਹੈ ਨਹੀਂ ਗੁਰਦਾਨ ਦਾ ਸਾਰੇ ਹਿੰਦੁਸਤਾਨ ਚੋਂ ਕੀ ਉਹ ਪੱਕੇ ਤੱਕ ਗਿਆ ਵੀ ਆਓ ਵੀ ਝੰਡਾ ਲੈ ਕੇ ਚਰਚਾ ਕਰੋ ਨਾਮ ਦੀ ਗੁਰਨਾਨਕ ਕੀ ਕਰਦਾ ਫਿਰਦਾ ਸੀ ਦਾਤੀਆਂ ਵੇਚਦਾ ਸੀ ਗੁਰਪੇ ਵੇਚਦਾ ਸੀ ਲੋਕਾਂ ਦੀਆਂ ਦਾਤੀਆਂ ਦੇ ਦੰਦ ਕੱਢਦਾ ਫਿਰਦਾ ਸੀ ਕੀ ਕਰਦਾ ਫਿਰਦਾ ਸੀ ਆ ਗੁਰਬਾਣੀ ਲਿਖੀ ਹੈ ਇਹਨੂੰ ਪੜ੍ਹ ਲਓ ਸਾਰੀ ਵਰਡ 'ਚ ਤੁਹਾਡਾ ਕੋਈ ਗੱਲ ਨਹੀਂ ਕਰ ਸਕਦਾ ਕਿਹਦੀ ਜੁਰਤ ਨਹੀਂ ਕੋਈ ਬੋਲ ਸਕੇ ਚਾਚਾ ਗਿਆਨ ਦੀ ਕਰ ਸਕੇ ਉਹਦਾ ਕੰਮ ਅਸੀਂ ਕਰਨਾ ਨਹੀਂ ਉਹ ਛੱਡ ਕੇ ਤਾਂ ਬੋਲ ਗੁਰੂ ਪੈ ਗਏ ਉਹ ਛੱਡ ਕੇ ਤਾਂ ਰਾਜ ਨੂੰ ਪੈ ਗਏ ਪਤਾ ਉਹਨਾਂ ਨੂੰ ਵੀ ਹੈ ਉਹਨਾਂ ਨੇ ਇਹਦੀ ਹਮਲਾ ਕਰਤਾ ਗੋਲ ਕੋ ਬਚਾ ਲੋ ਹੋਇਆ ਸਿੱਖੀ ਬਚਾ ਲੋ ਜਿਹੜੀ ਮੈਂ ਦੁਬਦਾ ਮੈਂ ਦੋਨੋਂ ਗਏ ਮਾਇਆ ਮਿਲੀ ਨਾ ਰਾਮ ਰਾਮ ਬਚਾ ਲੋ ਚਾਹੇ ਮਾਇਆ ਬਚਾ ਲੋ ਬਚੂਗਾ ਇੱਕ ਪਰ ਇਹਨਾਂ ਦੁਬਦਾ ਰਾਮ ਬਰੀ ਛੱਡਣਾ ਚਾਹੁੰਦੇ ਮਾਇਆ ਬਰੀ ਛੱਡਣਾ ਚਾਹੁੰਦੇ ਇਹ ਦੋਏ ਗਏ ਛੋਟਾ ਜਿਹਾ ਪੰਜਾਬ ਬਣਾ ਲਿਆ ਰਾਜ ਇੱਥੇ ਵੀ ਹੋਇਆ ਇਸ ਕਰਕੇ ਬਣਾਇਆ ਤੇ ਵੀ ਸਿੱਖਾਂ ਦਾ ਰਾਜ ਹੋਈ ਛੋਟਾ ਕਰ ਲੋ ਉਹ ਫੇਰ ਨਹੀਂ ਹੋਇਆ ਦੁਬਦਾ ਵੇ ਦੋਨੋਂ ਗਏ ਮਾਇਆ ਬਲੀ ਦਾ ਰਾਮ ਨਾ ਗੋਲ ਕਰੇ ਹੋ ਰਹੀ ਉਹ ਹਰਿਆਣੇ ਵਾਲੀ ਜਾਂਦੀ ਹੈ ਤਾਂ ਰੋਂਦੇ ਨੇ ਨਾ ਰਾਮ ਨੇ ਦੋਈ ਨਹੀਂ ਰਹਿਣ ਦੁਬਦਾ ਦੁਬਦਾ ਦੂਰ ਕਰਦੀ ਸੀ ਮੂਰ ਕੰਦੇ ਪੱਤ ਕਵਾਈ ਆ ਮੂਰ ਕੰਦੇ ਨੇ ਪੱਤ ਕਵਾ ਲਈ ਮੂਰਖ ਨੇ ਅੰਦਰ ਹੈ ਤੇ ਪੱਤ ਨਾ ਰਹੇ ਉਹ ਮੂਰਖ ਹੁੰਦਾ ਹੁੰਦਾ ਹੁੰਦਾ ਤੇ ਆ ਤਾਂ ਲੋਕਾਂ ਨੂੰ ਵੀ ਅੱਜ ਅਸੀਂ ਆਪਣੇ ਆਪ ਤੇ ਗੱਲ ਕਰੀਏ ਇਹ ਤਾਂ ਹੋਰ ਨੂੰ ਗਿਆ ਸੀ ਅਲਵਰ ਅਲਵਰ ਖਾਈ ਆ ਸਰ ਭਾਈ ਸ਼ਾਹੀ ਭਾਈ ਮੂਰਖਾਂ ਦੇ ਪਤ ਗਵਾਈ ਮੂਰਖਾਂ ਦੇ ਪਤ ਗੁਰਨਾਨ ਕੇ ਕੰਮ ਨਹੀਂ ਕਰ ਸਕਦਾ ਤੱਕ ਆਕਾਰ ਕਰ ਫਿਰ ਦੇਖੋ ਮਾਇਆ ਦੀ ਗੱਲ ਉਹੀ ਭਾਈ ਤੋਂ ਦਾਸ ਕੀ ਲਿਖਦਾ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਦਜਾ ਚਾਨਣ ਹੋਇਆ ਉਹਦੇ ਤਾਂ ਜਪਦਾ ਹੀ ਨਾਮਕਾਰ ਹੈ ਭਗਤ ਹੈ ਉਹ ਫਿਰ ਇੱਥੇ ਕੀ ਨਹੀਂ ਫਿਰ ਤਪੱਸਿਆ ਨਹੀਂ ਕੀਤੀ ਇੱਥੇ ਤਪੱਸਿਆ ਕਰਦਾ ਵਿਖਾਤਾ ਉੱਥੇ ਕੁਝ ਹੋਰ ਕਹਿੰਦਾ ਤੇ ਕੀ ਇਹ ਮਜ਼ਾਕ ਹੈ ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਕਿਹੜਾ ਯਾਦ ਰਹਿੰਦਾ ਲੋਕਾਂ ਨੂੰ ਉੱਥੇ ਕੀ ਕਹਿੰਦਾ ਉੱਥੇ ਦਾ ਕਿਹਾ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੁਲਦ ਜਗ ਚੱਲ ਰਿਹਾ ਐਡਾ ਕਹਤਾ ਰੇ ਤਾਂ ਕਾ ਹਰ ਕਰ ਰੋੜਾ ਦੀ ਹੋਰ ਕਰੀ ਵਿਛਾਈ ਭਾਰੀ ਕਰੀ ਤਪੱਸਿਆ ਕਿਹਦੀ ਕਰੀ ਤਪੱਸਿਆ ਭਾਰੀ ਉਹ ਵੀ ਦੱਸ ਫਿਰ ਗੁਰੂ ਮੈਂ ਜੇ ਤਪੱਸਿਆ ਕਰੀ ਗੁਰੂ ਕਿਸੇ ਦੀ ਤਪੱਸਿਆ ਨਹੀਂ ਕਰਦਾ ਗੁਰੂ ਕਿਸੇ ਦੀ ਭਗਤੀ ਨਹੀਂ ਕਰਦਾ ਹੁੰਦਾ ਜਿਹੜਾ ਭਗਤੀ ਕਰਦਾ ਗੁਰੂ ਨਹੀਂ ਹੁੰਦਾ ਜੇ ਭਗਤੀ ਕਰਦਾ ਤਾਂ ਗੁਰੂ ਨਹੀਂ ਹੁੰਦਾ ਜੇ ਗੁਰੂ ਹੁੰਦਾ ਕਿਸੇ ਦੀ ਭਗਤੀ ਨਹੀਂ ਕਰਦਾ ਗੁਰੂ ਤੋਂ ਬੜਾ ਕੋਈ ਨਹੀਂ ਸੰਸਾਰ ਦੇ ਵਿੱਚ ਔਰ ਦਾਸ ਤੋਂ ਛੋਟਾ ਕੋਈ ਨਹੀਂ ਸੰਸਾਰ ਦੋ ਲਫ਼ਜ਼ ਨੇ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਗੁਰੂ ਸਭ ਤੋਂ ਛੋਟਾ ਦਾਸ ਕ੍ਰਿਸ਼ਨ ਭਗਵਾਨ ਹੈ ਸਭ ਤੋਂ ਵੱਡਾ ਪਰ ਉਹਦਾ ਗੁਰੂ ਉਹ ਤੋਂ ਵੀ ਵੱਡਾ ਕ੍ਰਿਸ਼ਨ ਦੇ ਪੈਰੀਂ ਤੇ ਗੁਰੂ ਨਹੀਂ ਲਾਉਂਦਾ ਗੁਰੂ ਦੇ ਪੈਰੀਂ ਹੱਥ ਕ੍ਰਿਸ਼ਨ ਲਾਉਂਦਾ ਇਹ ਜੰਦਰ ਰਾਮਚੰਦਰ ਰਾਮਚੰਦਰ ਸਾਰੇ ਸੰਸਾਰ ਦਾ ਚਾਹੇ ਭਗਵਾਨ ਹੋਵੇ ਪਰ ਆਪਣੇ ਗੁਰੂ ਦਾ ਚੇਲਾ ਹੈ ਆਪਣੇ ਗੁਰੂ ਦਾ ਚੇਲਾ ਹੀ ਹੁੰਦਾ ਉਹਦੇ ਚਰਨੀ ਅੰਦਰ ਹੋਊਗਾ ਤੇ ਬੜਾ ਕੌਣ ਹੋਇਆ ਗੁਰੂ ਹੋਇਆ ਬੜਾ ਭਗਵਾਨ ਬੜਾ ਹੋਇਆ ਭਗਵਾਨ ਨਾਲ ਗੁਰੂ ਬੜਾ ਹੁੰਦਾ ਹਮੇਸ਼ਾ ਗੁਰੂ ਦਾ ਬੜਾ ਕੋਈ ਨਹੀਂ ਸੁਧਾਰ ਦੇ ਵਿੱਚ ਇਹ ਦੱਸੋ ਕੌਣ ਹੁੰਦਾ ਗੁਰੂ ਦਾ ਤਾਂ ਬੜਾ ਹੀ ਨਹੀਂ ਹੈ ਭਗਵਾਨ ਵੀ ਛੋਟਾ ਗੁਰੂ ਤੋਂ ਤਾਂ ਉਹਨੇ ਭਗਤੀ ਕਿਤੇ ਕਰਦੀ ਸੀ ਫਿਰ ਭਗਤੀ ਦਾ ਭਗਵਾਨ ਦੀ ਕਰੀਦੀ ਹੈ ਭਗਤੀ ਕਿਤੇ ਕਰੀਦੀ ਹੈ ਭਗਵਾਨ ਦੀ ਭਾਉ ਭਗਤ ਭਗਵਾਨ ਹਿਤ ਮਾਇਆ ਲਿਪਤ ਨਾ ਰੰਚ ਵਿਰਲੇ ਕਹੀਏ ਨਾਨਕਾ ਜੇ ਨਾ ਰਜੇ ਪ੍ਰਪੰਚ ਭਗਵਾਨ ਦੀ ਭਗਤੀ ਕਰੀਦੀ ਤੇ ਗੁਰੂ ਦਾ ਤਾਂ ਬੜਾ ਫਿਰ ਨਾਨਕ ਨੇ ਭਗਤੀ ਕੀਤੀ ਕਿਉਂ ਕੀਤੀ ਤੇ ਕੀਤੀ ਦਾ ਗੁਰੂ ਹੈ ਨਹੀਂ ਸੀ ਭਗਤ ਜੇ ਨਹੀਂ ਕੀਤੀ ਤਾਂ ਭਾਈ ਗੁਰਦਾਸ ਜੀ ਬਾਰੇ ਕਿਉਂ ਲਿਖਿਆ ਹੈ ਭਗਤੀ ਵੀ ਲਿਖਿਆ ਘਟਿਆ ਦਰਜੇ ਦੀ ਗੱਲ ਲਿਖੀ ਹੈ ਤੇ ਪੱਸਿਆ ਲਿਖੀ ਹੋਈ ਹੈ ਰੋੜਾ ਦੇ ਵਿਚਾਰ ਕੇ ਤਪੱਸਿਆ ਆਇਆ ਹੈ ਇਹ ਗਿਆਨ ਵਾਲੀ ਕੋਈ ਗੱਲ ਨਹੀਂ ਹੈ ਇਹ ਮੂਰਖਾਂ ਤੇ ਪਤਗਵਾਈ ਵਾਲਿਆਂ ਦੀ ਕੈਟਾਗਰੀ ਹੈ ਜਿਹਨੂੰ ਨਾਨਕ ਮੂਰਖਾਂ ਤੇ ਪਤਗਵਾਈ ਕਹਿੰਦਾ ਉਹ ਨਾਨਕ ਤੇ ਵੜਤੀ ਵੀ ਆਪ ਵੀ ਹੋਏ ਜਾਈ ਸੀ ਸ਼ਾਇਦ ਉਹਨਾਂ ਨੇ ਲਿਖਵਾਈ ਹੋਵੇ ਸ੍ਰੀ ਚੰਦ ਵਰਗਿਆਂ ਨੇ ਜਿਹੜੇ ਆਪੇ ਕੰਮ ਕਰਦੇ ਸੀ ਇਹ ਬਾਰਾ ਉਹਨਾਂ ਦੀ ਲਿਖਵਾਈ ਹੋਈ ਨੇ ਇਹਨੀਆਂ ਮੋਟੀਆਂ ਗੱਲਾਂ ਦਾ ਨਹੀਂ ਜਿਹਨਾਂ ਨੂੰ ਪਤਾ ਲੱਗਿਆ ਹੁਣ ਠੀਕ ਉਹ ਆਪਣੇ ਆਪ ਨੂੰ ਸਿੱਖ ਸਮਝਦੇ ਪ੍ਰਚਾਰਕ ਸਮਝਦੇ ਨੇ ਉਹ ਆਪਣੇ ਆਪ ਨੂੰ ਮਹਾਪੁਰਖ ਕਹਾਉਂਦੇ ਰਹੇ ਨੇ ਕਿਵੇਂ ਦਾ ਉਹ ਮਹਾਪੁਰਖ ਸੀ ਕਿਵੇਂ ਉਹ ਕਹਾਉਂਦੇ ਰਹੇ ਕਿਵੇਂ ਉਹਨਾਂ ਨੂੰ ਦੀਦ ਆਉਂਦੀ ਰਹੀ ਇਹ ਤਾਂ ਉਹ ਹੀ ਜਾਣੂ ਸਿੱਖੀ ਦਾ ਉਹਨਾਂ ਨੂੰ ਪਤਾ ਨਹੀਂ ਲੱਗਿਆ ਜੇ ਪਤਾ ਹੁੰਦਾ ਲੋਕਾਂ ਨੂੰ ਦੱਸ ਦਿੰਦੇ ਸਮਝਾ ਦਿੰਦੇ ਸਮਝਾ ਨਹੀਂ ਸਕੇ ਜਾਂ ਫਿਰ ਉਹਨਾਂ ਨੇ ਨਹੀਂ ਮਹਾਪੁਰਖ ਆਇਆ ਪਿੱਛੋਂ ਜਿਹੜਾ ਉਹਨਾਂ ਦੇ ਸਿਰ ਤੇ ਦੁਕਾਨਦਾਰੀ ਚਲਾਉਣ ਦੀ ਉਹ ਕਹਿਣ ਲੱਗੇ ਗਏ ਹੋ ਸਕਦਾ ਜਿਹੜੇ ਹੁਣ ਕਹਿੰਦੇ ਨੇ ਉਹ ਕਿਉਂ ਕਹਿੰਦੇ ਨੇ ਉਹਨਾਂ ਨੇ ਨਹੀਂ ਕਹਾਇਆ ਚਲੋ ਮੰਨ ਲੈਂਦੇ ਉਹਨਾਂ ਨੇ ਨਾ ਕਹਾਇਆ ਹੋਵੇ ਹੁਣ ਵਾਲੇ ਕਹਿਣ ਲੱਗੇ ਸਿੱਖ ਧਰਮ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਸੀ ਚਾਹੀਦਾ ਬਾਕੀ ਧਰਮ ਵਿੱਚ ਕਿਸੇ ਜੋ ਦੁਨੀਆ ਦਾ ਸਭ ਤੋਂ ਵਧੀਆ ਸੱਚਾ ਸੱਚੇ ਧਰਮ ਦੇ ਵਿੱਚ ਐਡੀ ਬੜੀ ਕਰਪਸ਼ਨ ਜਿਹੜੀ ਕਰਪਸ਼ਨ ਹੈ ਕਰਪਸ਼ਨ ਹੈ ਜਿੱਥੋਂ ਬੋਲੋ ਕਰਪਸ਼ਨ ਦੇ ਕਰਪਸ਼ਨ ਕਰਪਸ਼ਨ ਤੋਂ ਖਿਲਾਫ 1428 ਬੰਦੇ ਨੇ ਦੋ ਬੰਦੇ ਤਾਂ ਬਲਾਵੜੀ ਦੇ ਨੇ ਔਰੀਆਂ ਦੇ ਵਿੱਚ 1428 ਬੰਦੇ ਕਰਪਸ਼ਨ ਤੋਂ ਖਿਲਾਫ ਨੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਕਰਪਸ਼ਨ ਵਰਤੀ ਦੇਖੋ ਕਰਾਮਾਤ ਇਹ ਹੈ ਪੰਡਤ ਦੀ ਕਰਾਮਾਤ ਇਹ ਉਹਦੀ ਡਾਕ ਕਿੱਥੇ ਲੈ ਲੈਣਗੇ ਪੰਡਤ ਨੂੰ ਘੇਰੂ ਤਾਂ ਗੁਰਮੁਖ ਘੇਰੂਗਾ ਕੋਈ ਨਹੀਂ ਇਹ ਨਹੀਂ ਕਵੀ ਕਬੀਰ ਨੇ ਘੇਰਿਆ ਫੇ ਪੰਡਤ ਨੂੰ ਜੇ ਤੂੰ ਬ੍ਰਾਹਮਣ ਬ੍ਰਾਹਮਣ ਹੀ ਜਾਇਆ ਆਰ ਬਾਟੇ ਕਾਹੇ ਨਹੀਂ ਆਇਆ ਉਹਨੇ ਘੇਰਿਆ ਫਿਰ ਤੂੰ ਬਾਹਮਣ ਮੈਂ ਕਾਸ਼ੀ ਕਾ ਜਲਾ ਬੂਝੋ ਬੋਰ ਗਿਆ ਨਾ ਤੂੰ ਤੋ ਜਾਚੋ ਭੁਗਤ ਰਾਜੇ ਹਾਸੋ ਮੋਰ ਧਿਆਨਾ ਉਹਨੇ ਘੇਰਿਆ ਫਿਰ ਫਿਰ ਤੋਬਾ ਤੋਬਾ ਕੀਤੀ ਬਾਹਮਣ ਫਿਰ ਹੱਥ ਬਦਲ ਜਾਂ ਫਿਰ ਰਵਦਾਸ ਨੇ ਘੇਰਿਆ ਰਵਦਾਸ ਨੂੰ ਫਿਰ ਡਡਾਵਤ ਕਰਦੀ ਆ ਕੇ ਪੜਤਾ ਰਵਦਾਸ ਨੂੰ ਡਡਾਵਤ ਕਰਦੀ ਆ ਕੇ ਪੜਤਾ ਰਵਦਾਸ ਲਿਖਦਾ ਵਿਪਰ ਪ੍ਰਧਾਨ ਕਰੇ ਡਡਾਵਤ ਬਾੜੀ ਜੀ ਲਿਖਦਾ ਕਹਿੰਦੇ ਜਿਹੜੇ ਵਿਪਰਾਂ ਦੇ ਪ੍ਰਧਾਨ ਸੀ ਉਹ ਡਡਾਵਤ ਕਰਦੇ ਨੇ ਆ ਕੇ ਹੁਣ ਤੇਰੇ ਨਾਮ ਨੂੰ ਮੈਨੂੰ ਨਹੀਂ ਕਰਦੇ ਮੈਨੂੰ ਤਾਂ ਇਹਨਾਂ ਵੀ ਚੁਪਰਟਾਈ ਕਹਿੰਦੇ ਔਰ ਤੇਰਾ ਜਿਹੜਾ ਨਾਮ ਦੇ ਘਾਟਾ ਹੈ ਉਹਨੂੰ ਇਹ ਨਿਰਾਦ ਕਰਦੇ ਨੇ ਹੁਣ ਇਹ ਮੈਨੂੰ ਕਰਨੀ ਹੁੰਦੀ ਜਬਦੇ ਰੂ ਕਰ ਦਿੰਦੇ ਪਹਿਲੇ ਹੀ ਕਰ ਦਿੰਦੇ ਉਹ ਕਹਿੰਦੇ ਇਹ ਕਹਿ ਲੈਣੀ ਉਹਨੂੰ ਇਹ ਤਾਂ ਮੰਤਾ ਕਰਕੇ ਆਪਣੇ ਨਾਂ ਰੱਖਣਗੇ ਵੀ ਨਾ ਨਾ ਸਰਕਾਰ ਨੂੰ ਤੋੜਿਓ ਤੁਸੀਂ ਵੀ ਖਾਓ ਅਸੀਂ ਵੀ ਖਾਂਦੇ ਬਿਨ ਨਾਮੇ ਕਿਛ ਥਾਏ ਨਾ ਪਾਈ ਬਿਨ ਨਾਮੇ ਦੇ ਥਾਂ ਨਾ ਪਾਈ ਨਾਮ ਤੇ ਬਿਨਾ ਕਿਸੇ ਨੇ ਵੀ ਸੱਚਖੰਡ ਚ ਇੱਕ ਸੂਈ ਦੇ ਧੱਕੇ ਜਨਾ ਥਾਂ ਨਹੀਂ ਮਿਲਿਆ ਇੱਥੇ ਦਾ ਕਿ ਥਾਂ ਹੈ ਹੀ ਨਹੀਂ ਇਹਦਾ ਪ੍ਰਦੇਸ਼ ਹੈ ਪ੍ਰਦੇਸ਼ ਕੁਝ ਨਹੀਂ ਆਪਣਾ ਹੁੰਦਾ ਆ ਲੋਕ ਪ੍ਰਦੇਸ਼ ਹੈ ਇੱਥੇ ਆਪਣਾ ਵੀ ਇਹ ਕੋਠੀਆਂ ਕਿੰਨੀਆਂ ਬਣਾ ਲਓ ਦੂਏ ਜਨਮ ਜੇ ਤੁਸੀਂ ਆ ਕੇ ਪੁੱਛ ਲਿਓ ਜੇ ਕੋ ਵੜਦੇ ਦੇਵੇ ਤਾਂ ਕਹਿ ਲਿਓ ਅੱਖਾਂ ਮੀਟਣ ਤੋਂ ਫਿਰ ਤਾਂ ਬਸ ਕਾਟੋ ਕਾਟੋ ਜਦੇ ਹੀ ਹੈ ਪਿੱਛੋਂ ਜਾ ਕੇ ਸਾਨੂੰ ਸੁਭਰਾ ਜੀ ਬੀਬੀ ਗਿਆ ਨਾ ਕਿਸੇ ਸਿਆਣੇ ਕੋ ਜਾਣੇ ਵੀ ਮੁੜ ਕੇ ਨਾ ਦਿਖੇ ਇਹ ਜਾਂ ਰਾਜ ਕਰ ਮੁੜ ਕੇ ਦਿਖੇ ਹੀ ਨਾ ਇਹਦਾ ਸੰਸਾਰ ਦਾ ਵਿਹਾਰ ਹੈ ਹੈ ਤਾਂ ਉਹ ਕਹਿੰਦਾ ਵੀ ਰਾਤ ਦੇਖਿਆ ਡਰ ਲੱਗਿਆ ਮੁੜ ਕੇ ਨਾ ਦਿਖੇ ਇਹ ਜਾਂ ਰਾਜ ਕਰਦੇ ਪੱਕਾ ਹੀ ਉਹਦਾ ਕਹਿੰਦੇ ਸਾਨੂੰ ਦਿਖੇ ਨਾ ਤੁਸੀਂ ਕਹਿੰਦੇ ਕੋਠੀਆਂ ਸਾਡੀਆਂ ਨੇ ਸਾਡੇ ਆਲਾਦ ਹੈ ਉਹਨਾਂ ਨੂੰ ਦੇਖਣਾ ਵੀ ਪਸੰਦ ਨਹੀਂ ਬਾਅਦ ਚ ਇਹ ਸੰਸਾਰ ਹੈ ਇਹਦੇ ਵਿੱਚ ਇਹ ਜੇ ਕੁਝ ਚੱਲਦਾ ਰਹਿ ਬੇ ਬਾਣੀ ਮੜੀ ਮਸਾਣੀ ਅੰਦ ਨਾ ਜਾਣਾ ਫਿਰ ਪਛਤਾਉਣੀ ਰਹਿ ਬੇ ਬਾਣੀ ਬੜੀ ਮਸਾਣੀ ਬਾਹਰ ਰਹਿੰਦੇ ਨੇ ਦੂਰ ਪਿੰਡ ਤੋਂ ਬੜੀਆਂ ਪਿੰਡ ਤੋਂ ਹਟ ਕੇ ਹੁੰਦੀਆਂ ਨੇ ਥੋੜੀ ਜਿਹਾ ਬੜੀਆਂ ਪਿੰਡ ਦੇ ਵੀ ਥੋੜੀ ਹੁੰਦੀਆਂ ਨੇ ਹਟ ਕੇ ਹੀ ਹੁੰਦੀਆਂ ਨੇ ਬਾਹਰ ਰਹਿਣਾ ਪਿੰਡ 'ਚ ਨਹੀਂ ਬਣਦਾ ਤੇ ਬਾਣੀ ਮਣੀ ਮਸਾਣੀ ਜਾਂ ਤਾਂ ਜੰਗਲ 'ਚ ਰਹਿਣਾ ਹੈ ਬੜੀਆਂ ਮਸਾਣਾ 'ਚ ਰਹਿਣਾ ਅੰਦਰ ਜਾਣਾ ਹੈ ਫਿਰ ਪਛਤਾਣੀ ਅੰਦਰ ਨੂੰ ਸਮਝ ਨਹੀਂ ਆਈ ਵੀ ਇਹਦਾ ਕੀ ਫਾਇਦਾ ਆਏ ਪਾਗਲ ਨੇ ਬਸਾਈ ਬੈਠੇ ਉਹ ਬੜੀਆਂ ਤੈਨੂੰ ਬਸ ਜਾਣ ਦੀ ਕੀ ਲੋੜ ਆਪੇ ਲੈ ਜਾਣਗੇ ਆ ਤਾਂ ਸਹੀ ਨੇੜੇ ਨੂੰ ਉਹਦੇ ਆ ਤਾਂ ਛੱਡ ਆਪੇ ਲੈ ਜਾਣਗੇ ਲੈ ਜਾਣ ਵਾਲੇ ਫਿਰ ਨੇ ਉੱਥੇ ਪਹਿਲੇ ਜਾ ਕੇ ਬਹਿ ਗਿਆ ਤੇ ਬੜੀਆਂ ਜਦੋਂ ਤੇ ਰੋਟੀ ਫਿਰ ਪਿੰਡ ਨੂੰ ਜਾਂਦੇ ਰੋਟੀ ਪਾਣੀ ਦੁੱਧ ਪਾਣੀ ਦਾ ਪਿੰਡੋਂ ਹੀ ਆਉਂਦਾ ਇਹ ਗੱਲਾਂ ਨੇ ਉੱਚੀਆਂ ਉੱਚੇ ਗਿਆਨ ਦੀ ਗੱਲਾਂ ਨੇ ਸਾਰੀ ਅੰਦਰ ਜਾਣੇ ਅੰਨਾ ਗਿਆ ਫਿਰ ਪਛਤਾਉਂਦਾ ਗਿਆਨ ਹੀ ਨਾ ਗਿਆਨੀ ਹੀੜ ਫਿਰ ਪਛਾਣੇ ਬਾਅਦ ਪਛਤਾਊਗਾ ਜਾਂ ਬੜੀਆ ਦਾ ਹੋਇਆ ਨਾ ਸਦਾ ਆ ਗਿਆ ਫਿਰ ਪਛਤਾਊਗਾ ਹੁਣ ਤਾਂ ਘੰਟ ਬਣਾਉਂਦਾ ਜਾਣ ਕੇ ਜਾਂਦਾ ਲੋਕਾਂ ਨੂੰ ਦਿਖਾਉਣ ਵਾਸਤੇ ਮੈਂ ਡਰਦਾ ਨਹੀਂ ਜਦ ਦੇਖਣ ਲੱਗੇ ਨਾ ਜਦ ਤੂੰ ਫਿਰ ਪਛਤਾਊ ਫਿਰ ਭਜੂ ਇਧਰ ਨੂੰ ਕਰੇ ਇਧਰ ਨੂੰ ਵੀ ਕੰਮ ਤਾਂ ਕੀਤਾ ਹੀ ਨਹੀਂ ਜਿਹੜਾ ਕਰਨ ਵਾਲਾ ਸੀ ਸਤਿਗੁਰੂ ਭੇਟੇ ਸੋ ਸੁਖ ਪਾਏ ਐ ਕਹਿਣਾ ਜਿੰਨੇ ਵੀ ਕੁਝ ਪਿੱਛੇ ਦੱਸੇ ਨੇ ਸਾਰੇ ਕਿਸੇ ਨੂੰ ਸੁਖ ਨਹੀਂ ਹੈ ਨਾ ਇਹਨਾਂ ਜੋ ਸਾਰੇ ਧਰਮ ਆਦਮੀ ਦੇ ਕਿਸੇ ਨੂੰ ਵੀ ਸੁਖ ਦਾ ਕੋਈ ਪੂਰਾ ਨਹੀਂ ਪ੍ਰਾਪਤ ਹੈ ਸਤਗੁਰ ਭੇਟੇ ਸੋ ਸੁਖ ਸੋ ਕੋਈ ਸਤਗੁਰ ਮਿਲ ਜਵੇ ਸਤਗੁਰ ਪਾਉਣ ਦਾ ਸੱਚ ਦਾ ਗਿਆਨ ਜਿੱਥੋਂ ਮਿਲਦਾ ਹੈ ਨਾ ਸੱਚ ਨੂੰ ਸਮਝਾਉਣ ਵਾਲਾ ਅਸਲੀ ਧਰਮ ਕਿਹੜਾ ਹੈ ਤਾਂ ਕੀ ਕਰਨਾ ਕੀ ਕਰਨ ਆਇਆ ਇਹ ਗੱਲ ਨੂੰ ਸਮਝਾਉਣ ਵਾਲਾ ਜਿਹੜਾ ਹੁੰਦਾ ਹੈ ਉਹ ਸਤਿਗੁਰ ਹੁੰਦਾ ਸਤਿਪੁਰਖ ਜਿਹਨੇ ਜਾਣਿਆ ਸਤਿਗੁਰ ਤੇ ਸਕਾਰ ਕਹੇ ਇਹਨੂੰ ਸੱਚਾ ਸੱਚਾ ਧਰਮ ਸਮਝਾਉਣ ਵਾਲਾ ਕੋਈ ਮਿਲ ਜੇ ਨਾ ਜੇ ਭੇਡਲ ਉਹਨੂੰ ਤੂੰ ਸੋ ਸਕਦਾ ਫਿਰ ਸੁਖ ਹੋ ਸਕਦਾ ਹਰ ਕਾ ਨਾਮ ਜੇ ਤੂੰ ਸੁਖ ਲੈਣਾ ਚਾਹੁੰਦਾ ਹੋਵੇ ਤਾਂ ਜੇ ਤੂੰ ਇਹਨਾਂ ਦਾ ਜੇਲਾ ਦੋਇਆ ਦਾ ਹੈਗਾ ਫਿਰ ਤਾਂ ਰੌਲਾ ਹੀ ਨਹੀਂ ਤੇ ਸਤਗੁਰ ਤੇ ਲੈਣਾ ਵੀ ਕੀ ਸਤਗੁਰ ਫਿਰਦਾ ਹੀ ਰਹੇ ਨੇ ਇੱਥੇ ਭਗਤ ਵੀ ਰਹੇ ਨੇ ਸਤਗੁਰ ਵੀ ਰਹੇ ਨੇ ਸਾਰੇ ਲੋਕਾਂ ਨੂੰ ਕਿਹੜਾ ਉਹਨਾਂ ਦੇ ਮਤਲਬ ਰਿਹਾ ਕੋਈ ਬੱਲੇ ਬੱਲੇ ਉਹਨੇ ਉਹਨਾਂ ਨਾਲ ਸੰਪਰਕ ਕੀਤਾ ਇਹ ਲੋੜ ਵੱਧਾ ਨੇ ਜਿਹਨੂੰ ਲੋੜ ਸੀ ਆਮ ਆਦਮੀ ਨੂੰ ਲੋੜ ਨਹੀਂ ਸੀ ਆਮ ਆਦਮੀ ਨਾਲ ਜੁੜੇ ਰਹੇ ਨੇ ਜਿਹੜੇ ਅਸਲ ਤੇ ਵੀ ਸੁਖ ਦਾ ਲਾਲਚ ਦਿੰਦੇ ਨੇ ਸਾਰੇ ਸੁਖ ਦਾ ਸੁਖ ਦਾ ਇਲਾਜ ਦੇ ਕੇ ਆਪਣੇ ਨੂੰ ਜੋੜ ਕੇ ਰੱਖਦੇ ਕਹਿੰਦੇ ਨੇ ਅਸੀਂ ਜੋ ਸੁਖੀ ਆ ਚਾਰ ਕਰਦੇ ਨੇ ਅਸੀਂ ਸੁਖੀ ਉਹਨਾਂ ਦਾ ਮੀਟਰ ਸੁਖੀ ਦਾ ਵਿਹਲੇ ਬੈਠੇ ਨੂੰ ਸਾਨੂੰ ਮਿਲਦਾ ਬਸ ਹੋਰ ਹੋਰ ਕੋਈ ਨਹੀਂ ਸਾਡੀ ਮੰਗਤਾ ਵਿਹਲੇ ਬੈਠੇ ਨੂੰ ਸਾਨੂੰ ਦੇਖੋ ਆਪੇ ਉਹਦੇ ਸਾਥ ਲੱਗੇ ਲਗਾਏ ਆ ਗੱਲ ਦਾ ਦਿੱਤੇ ਹਰ ਕਾ ਨਾਮ ਮਨ ਵਸਾਏ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਸੁਖ ਕਿਵੇਂ ਪਾਉਂਦਾ ਦੇਖੋ ਸਤਿਗੁਰ ਭੇਟੇ ਤੋਂ ਸੁਖ ਨਹੀਂ ਮਿਲਦਾ ਕੱਲਾ ਨਾ ਨਾ ਬੂਦੇ ਦੇਖਿਆ ਤੇ ਸੁਖ ਮਿਲ ਗਿਆ ਕਿਤਾ ਨਹੀਂ ਮਿਲਦਾ ਹਰ ਕਾ ਨਾਮ ਮਨ ਵਸਾਏ ਜੋ ਗੱਲ ਕਹਿਣਾ ਗਿਆਨ ਦਿੰਦਾ ਉਹਨੂੰ ਮਨ 'ਚ ਵਸਾਵੇ ਤਾਂ ਸੁਖ ਹੋਊਗਾ ਵਰਨਾ ਨਹੀਂ ਹੋਣਾ ਸੁਖ ਮਹਿਲ ਭੇਟੇ ਤੋਂ ਸੁਖ ਨਹੀਂ ਹੋਣਾ ਜੋ ਕਹੇ ਉਹ ਵੇ ਉਹ ਬੰਦੇ ਔਰ ਕਰੇ ਪਰ ਕਾ ਨਾਮ ਮਨ ਵਸਾ ਮਨ ਵਸਾਉਣ ਦੀ ਗੱਲ ਹੈ ਕੱਲੇ ਗੁਰਦੁਆਰੇ ਜਾਣਾ ਹੈ ਬਾਣੀ ਪੜਨਾ ਸੁਣਨਾ ਗੱਲ ਬਾਣੀ ਨਹੀਂ ਹੈ ਮਨ ਵਸਾਉਣ ਮਨ ਵਿੱਚ ਵਸਾਉਣ ਨਾਲ ਗੱਲ ਬਾਣੀ ਸੱਚ ਮਨ ਵਿੱਚ ਤਾਂ ਵਸੂ ਜੇ ਝੂਠ ਨਿਕਲੂ ਸੱਚ ਨਹੀਂ ਜੋ ਦਾ ਫਿਰ ਕਿਹੜੀ ਤੇ ਸੱਚ ਮਨ ਦੀ ਫਸਦਾ ਟੂਟਾ ਫਿਰ ਨਿਕਲ ਜਾਂਦਾ ਦੇਖੋ ਅਤਵਾਦੀ ਕਿਸੇ ਮਕਾਨ ਚ ਹੋਣ ਬੜੇ ਜਿੰਨਾ ਜਰ ਅਤਵਾਦੀ ਅੰਦਰ ਨੇ ਉਹਨਾਂ ਜਨਤਾ ਮਿਲਦੀ ਹੋਈ ਆ ਉਸ ਨਹੀਂ ਜਾ ਸਕਦੀ ਅਤਵਾਦੀ ਭੱਜ ਜਾਂਦੇ ਨੇ ਫਿਰ ਪੁਲਸਿਆ ਮਿਲਦੀ ਅੰਦਰ ਵੜਦੀ ਹੈ ਫਿਰ ਅਤਵਾਦੀ ਨਹੀਂ ਆ ਸਕਦੇ ਇਹ ਤਾਂ ਸੱਚ ਦੀ ਆ ਝੂਠ ਦੀ ਤਾਂ ਹੈ ਹੀ ਲੜਾਈ ਹੈ ਜਿਹੜਾ ਪੁਲਿਸ ਦੀ ਰਸਮਤੀ ਹੁੰਦੀ ਹੈ ਹੋਵੇ ਨਾਵੇਂ ਨਾਲ ਵਿਰੋਧ ਹੈ ਦੋਵੇਂ ਨਾਲ ਬਸੇ ਇਕਠਾਏ ਜਿੰਨਾ ਜਰ ਹੰਕਾਰ ਅੰਦਰ ਹੈ ਉਹਨਾਂ ਜਰ ਵਕਾਰ ਅੰਦਰ ਨੇ ਜਾਂ ਹੰਕਾਰ ਮਾਰਿਆ ਗਿਆ ਉਹਨਾਂ ਜਰ ਮਨ ਹਾਵੀ ਹੈ ਬੰਦੀ ਫੌਜ ਹੈ ਸਾਰੀ ਜਾਂ ਮਨ ਕਾਬੂ ਆ ਗਿਆ ਮਨ ਹਾਰ ਮੰਨ ਗਿਆ ਬੁੱਧੀ ਹਾਰ ਮੰਨ ਗਈ ਉਹਦੇ ਬਾਅਦ ਫਿਰ ਸੱਚ ਫਿਰ ਹੋ ਨਿਕਲ ਜਾਂਦਾ ਮਾਰਾ ਇੱਕ ਹੈ ਤਾਂ ਜਾਣੇ ਖੜੇ ਭਰਮ ਨੂੰ ਲੋ ਬਾਕੀ ਸਾਰੇ ਸੁਰੇਂਦਰ ਕਰ ਜਾਂਦੇ ਨੇ ਭੱਜਦੇ ਨਹੀਂ ਛੱਡ ਕੇ ਉਹ ਕਾ ਇਹਨਾਂ ਸਰਦਾਰ ਕੌਣ ਹੈ ਸਾਰਿਆਂ ਦਾ ਭੂਪ ਰਾਜਾ ਕੌਣ ਹੈ ਸਾਰੇ ਬਕਾਰਾਂ ਦਾ ਪਰਮ ਕੱਲੋ ਪਰਮ ਦਾ ਇਲਾਜ ਕੀਤਾ ਗੁਰਬਾਣੀ ਨੇ ਬਹੁਤਾ ਨਹੀਂ ਹੋਰ ਕਿਸੇ ਦਾ ਗੁਰ ਪ੍ਰਸਾਦ ਭਰਪਕਾਰਾ ਜਿੱਥੇ ਨੇਰਾ ਜਾਗਣਾ ਕਰਤਾ ਨਾਮ ਦੀਵਾਈ ਆ ਮੇਰੇ ਨੇਰੇ ਚਾਹਣਾ ਹੀ ਕਰਦਾ ਹੋਰ ਕੀ ਕਰਦਾ ਭਲੇਖਾ ਨਿਕਲ ਜਾਂਦਾ ਭਲੇਖਾ ਨਿਕਲ ਜਾਂਦਾ ਨਾਨਕ ਨਦਰ ਕਰੇ ਸੋ ਪਾਏ ਨਾ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਨਾਨਕ ਕਹਿੰਦਾ ਫਿਰ ਕਿਰਪਾ ਕਰਦਾ ਹੋ ਫਿਰ ਉਹ ਤੇ ਦੇਖੋ ਹਰ ਕਾ ਨਾਮ ਜਿਹੜਾ ਮਨ ਬਸਾਉਂਦਾ ਹੈ ਸਾਰਿਆਂ ਤੇ ਦੀ ਕਿਰਪਾ ਹੋ ਜਾਂਦੀ ਇਹ ਵੀ ਗੱਲ ਕਿੰਨਾ ਕੁ ਬਸਾਉਂਦਾ ਕਿਵੇਂ ਬਸਾਉਂਦਾ ਉਹਨਾਂ ਜੋ ਵੀ ਫਰਕ ਪੈਂਦਾ ਡੋਲਦਾ ਕਿ ਨਹੀਂ ਡੋਲਦਾ ਫਿਰ ਨਜ਼ਰ ਕਰੇ ਸੋਪਾ ਜਿਹੜਾ ਪਾਸ ਹੋ ਜਾਂਦਾ ਨਾ ਮਨ ਬਸਾਉਣ ਵਾਲਾ ਮਨ ਵਿੱਚ ਬਸਾਉਣ ਵਾਲਿਆਂ ਦੇ ਜਿਹਦੇ ਤੇ ਕਿਰਪਾ ਹੋ ਜਾਂਦੀ ਹੈ ਪਾਸ ਹੋ ਜਾਂਦਾ ਹੈ ਉਹਨੂੰ ਪ੍ਰਾਪਤੀ ਨਾਲ ਦੀ ਹੋ ਜਾਂਦੀ ਆਸ ਉਦੇਸ਼ੇ ਤੇ ਨੇ ਕੇਵਲ ਹਉਮੈ ਸ਼ਬਦੀ ਜਲਾਏ ਹਾਂ ਹਉਮੈ ਸ਼ਬਦੀ ਜਲਾਈ ਆਸ ਉਦੇਸ਼ੇ ਆਸ ਔਰ ਅੰਦੇਸ਼ਾ ਦੋ ਚੀਜ਼ਾਂ ਦਾ ਜਿਹੜਾ ਵੱਖਰਾ ਹੋ ਕੇ ਰਹਿੰਦਾ ਤਿਆਗ ਰਹਿੰਦਾ ਅੰਦੇਸ਼ਾ ਹੁੰਦਾ ਸ਼ੁਕਾ ਆਸ ਹੁੰਦੀ ਹੈ ਦੁਨਿਆਵੀ ਪਦਾਰਥਾਂ ਸ਼ੰਕਾ ਔਰ ਦੁਨਿਆਵੀ ਪਦਾਰਥਾਂ ਦੀ ਆਸ ਤੇ ਉਹ ਉਹਦੇ ਅਲੱਗ ਹੋ ਜਾ ਉਹ ਤੋਂ ਆਪਣੇ ਆਪ ਨੂੰ ਅਲੱਗ ਕਰ ਫੇਰ ਜਾ ਕੇ ਹੁਬੇ ਨੂੰ ਸ਼ਬਦ ਜੜਾਉਂਦਾ ਹੈ ਵਰਨਾ ਹੁਬੇ ਨੂੰ ਹੁਬੇ ਉਸੇ ਸ਼ਬਦ ਦਾ ਅਸਰ ਨਹੀਂ ਹੁੰਦਾ ਜੇ ਹੋਵੇ ਕੱਲੀ ਰਹਿ ਜਾਂਦੀ ਹੈ ਨਾ ਆਸ ਦਾ ਦੇਸ਼ੇ ਤੋਂ ਅਲੱਗ ਫੇਰ ਹੋਵੇ ਵਰਦੀ ਹੈ ਖਿੱਲੀ ਲੱਕੜੀ ਅੱਗ ਫੜਦੀ ਪਾਣੀ ਵਿੱਚ ਆ ਉਹਦੇ ਪਾਣੀ ਸਕਾਲ ਹੋਇਆ ਤਾਂ ਜਾਂ ਇੰਨਾ ਜਦ ਅੰਦਰ ਰੱਖੋ ਅੱਗ ਦੇ ਕਿ ਪਾਣੀ ਸੜ ਜਵੇ ਸੁੱਕ ਗਈ ਫੜਨਾ ਨੇ ਅੱਗ ਨੂੰ ਸੁੱਕ ਕੇ ਜਾਂਦੀਆਂ ਕੜੋ ਪਹਿਲਾਂ ਪਾਣੀ ਜਾਂਦਾ ਆਸ ਦੇਸਿਆ ਜਿਹੜਾ ਹੈ ਪਹਿਲਾਂ ਖਤਮ ਹੋਊਗਾ ਤਾਂ ਕਦੇ ਉਹਨੂੰ ਸੇਖ ਲੱਗਣਾ ਜਾ ਕੇ ਫਿਰ ਉਹ ਮੈਨੂੰ ਸੇਖ ਲੱਗਣਾ ਪਹਿਲਾਂ ਨਹੀਂ ਲੱਗਣਾ ਸੇਖ ਪਹਿਲਾਂ ਤਾਂ ਜੋ ਵੀ ਕੁਝ ਕਰਦਾ ਹੈ ਗੁਰਮਤਿ ਦਾ ਆਪਣੇ ਆਰਦਾ ਪੂਰੀ ਕਰਨ ਵਾਸਤੇ ਕਰਦਾ ਅਰਦਾਸ ਕਰਉਂਦਾ ਮੇਰਾ ਆਹ ਕੰਮ ਸਰ ਜਾਏ ਮੇਰਾ ਉਹ ਕੰਮ ਸਰ ਜਾਏ ਮੇਰਾ ਉਹ ਕੰਮ ਸਰ ਜਾਏ ਜੇ ਇਹ ਛੱਡ ਦਵੇ ਆਸ ਨਹੀਂ ਕੋਈ ਮੈਨੂੰ ਚਾਹੀਦੀ ਮੇਰੀ ਉਮਰ ਹੀ ਰਹਿਣੀ ਚਾਹੀਦੀ ਫਿਰ ਉਹ ਮੈਨੂੰ ਸਿੱਖ ਲੈਂਦਾ ਫਿਰ ਉਹ ਮੈਨੂੰ ਸਿੱਖ ਲੱਗਣ ਲੱਗਦਾ ਔਰ ਸ਼ੰਕਾ ਹੋਣੀ ਚਾਹੀਦੀ ਕਿਸੇ ਦਾ ਜੇ ਸ਼ੰਕਾ ਕਰਦਾ ਰਹੇ ਗੁਰਬਾਣੀ ਦੇ ਫਿਰ ਵੀ ਨਹੀਂ ਸਿੱਖ ਲੱਗਣਾ ਜੇ ਗੁਰਬਾਣੀ ਨੂੰ ਸੱਚ ਕਰਕੇ ਨਾ ਮੰਨੇ ਫਿਰ ਵੀ ਨਹੀਂ ਸਿੱਖ ਲੱਗਣਾ ਉਹਨੂੰ ਜਾ ਕੇ ਚਾਹੇ ਹੋਰ ਕੁਝ ਵੀ ਆਸਾ ਨਹੀਂ ਇਹਦੇ ਵਿੱਚ ਹੋਪੇ ਹੀ ਕਹਿਣਾ ਨਹੀਂ ਰਹਿਣੀ ਚਾਹੀਦੀ ਪਰ ਗੁਰਬਾਣੀ ਤੇ ਸ਼ੰਕਾ ਕਰੀ ਜਾਵੇ ਫਿਰ ਫਿਰ ਜੀ ਸਿੱਖ ਲੈਣਾ ਆਸਰ ਅਦੇਸ਼ੇ ਦੋਹਾਂ ਤੋਂ ਅਲੱਗ ਕਰੇ ਮਨ ਨੂੰ ਮਨ ਹੋ ਗਿਆ ਮਨ ਦੀ ਹੋਵੇ ਤਾਂ ਸੁਣੋ